ਕਾਂਡੜਾ ਅਸਪਦਿਆ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਪ ਮਨ ਰਾਮ ਨਾਮ ਸੁਖ ਪਾਵੈ ਗੋ ਜਿਉ ਜਿਉ ਜਪੈ ਤਵੈ ਸੁਖ ਪਾਵੈ ਸਤਿਗੁਰ ਸੇਵ ਸਮਾਵੈ ਗੋ ਰਹਾਉ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪ ਸੁਖ ਪਾਵੈ ਗੋ ਅਨਰਾ ਸਾਧ ਗਏ ਸਭ ਨੀਕਰ ਬਿਨ ਨਾਵੈ ਕਿਛ ਨਾ ਸੁਖਾਵੈ ਗੋ ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੇ ਗੋ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸੋ ਚਿਤ ਲਾਵੇ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਕਰ ਆਵੇ ਗੋ ਤਹ ਆਨਤ ਤੁਨੀ ਬਾਜੈ ਨਿਜ ਬਾਜੈ ਨੀਜਰ ਧਾਰ ਚ ਆਵੇ ਗੋ ਰਾਮ ਨਾਮ ਇਕ ਤਿਲ ਤਿਲ ਗਾਵੇ ਮਨ ਗੁਰਮਤਿ ਨਾਮ ਸਮਾਵੇ ਗੋ ਨਾਮ ਸੁਣੈ ਨਾਮੋ ਮਨ ਪਾਵੇ ਨਾਮੇ ਹੀ ਤ੍ਰਿਵਤਾਵੈ ਗੋ ਕਨਕ ਕਨਕ ਪਹਿਰੇ ਬੋ ਕੰਗਨਾ ਅੰਕਾ ਪ੍ਰਭਾਤ ਬਨਾਵੇ ਗੋ ਨਾਮ ਬਿਨਾ ਸਭ ਹੀ ਫਿਕਾਨੇ ਜਨਮ ਮਰੈ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਭਾਰੀ ਕਰ ਕੂਮਨ ਘੇਰ ਕੁਲਾਵੇ ਗੋ ਪਾਪ ਵਿਕਾਰ ਮਨੂਰ ਸਭ ਭਾਰੇ ਵਿਗਦ ਉਤਰ ਤਰਿਓ ਨਾ ਜਾਵੇ ਗੋ ਭਉ ਬੈਰਾਗ ਭਇਆ ਹੈ ਬੋਇਥ ਗੁਰ ਖੇਵਟ ਸਬਦ ਤਰਾਵੈ ਗੋ ਰਾਮ ਨਾਮ ਹਰ ਭੇਟੀਐ ਹਰ ਰਾਮੈ ਨਾਮ ਸਮਾਵੇ ਗੋ ਅਗਿਆਨ ਲਾਏ ਸਵਾਲਿਆ ਗੁਰ ਗਿਆਨੈ ਲਾਏ ਜਗਾਵੇ ਗੋ ਨਾਨਕ ਭਾਣਾ ਆਪਣਾ ਜਿਉ ਭਾਵੈ ਤਿਵੈ ਚਲਾਵੈ ਗੋ ਕਾਂੜਾ ਮਹੱਲਾ ਚੌਥਾ ਜਪ ਮਨ ਹਰਿ ਹਰਿ ਨਾਮ ਤਰਾਵੈ ਗੋ ਜੋ ਜੋ ਜਪੈ ਸੋਈ ਗਤ ਪਾਵੈ ਜਿਉ ਧਰੂ ਪ੍ਰਹਿਲਾਦ ਸੁਮਾਵੈ ਗੋ ਰਹਾਉ ਕਿਰਪਾ ਕਿਰਪਾ ਕਿਰਪਾ ਕਰ ਹਰਿ ਦਿਓ ਕਰ ਕਿਰਪਾ ਨਾਮ ਲਗਾਵੈ ਗੋ ਕਰ ਕਿਰਪਾ ਸਤਿਗੁਰੂ ਮਿਲਾ ਭਾਉ ਮੇਰੇ ਸਤਿਗੁਰ ਨਾਮ ਤੇ ਆਵੈ ਗੋ ਜਨਮ ਜਨਮ ਕੀ ਹਉ ਮੈਂ ਮਰ ਲਾਗੀ ਮੇਰੇ ਸੰਗਤ ਮਲ ਲਹਿ ਜਾਵੈ ਗੋ ਜਿਉ ਲੋਹਾ ਤਰਿਓ ਸੰਕਾਸ਼ਟ ਲਗ ਸ਼ਬਦ ਗੁਰੂ ਹਰਿ ਪਾਵੈ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੋ ਬਿਨ ਸੰਗਤ ਕਰਮ ਕਰੈ ਅਭਿਮਾਨੀ ਕਢ ਪਾਣੀ ਚੀਕੜ ਪਾਵੈ ਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੈ ਗੋ ਖੇਨ ਖੇਨ ਨਾਮ ਦੇ ਵਡਿਆਈ ਗੁਰ ਉਪਦੇਸ਼ ਸਮਾਵੈ ਗੋ ਭਗਤ ਜਨਾ ਕੋ ਸਦਾ ਨਿਵ ਰਹੀਐ ਜਨ ਨਿਵਹਿ ਤਾਂ ਫਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰਹਿ ਭਗਤਾ ਕੀ ਹਰਨਾਗ ਸਜਿਓ ਪਛ ਜਾਵੈ ਗੋ ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪ ਤਾਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮ ਭਰਮ ਚੁਕਾਵੈ ਗੋ ਜਾਤ ਨ ਜਾਤ ਦੇਖ ਮਤ ਪਰਮੋ ਸੁਖ ਜਨਕ ਭਗੀ ਲਗ ਧਿਆਵੈ ਗੋ ਜੂਠਣ ਜੂਠ ਭਈ ਸਿਰ ਉਪਰ ਖਿਨ ਮਨਵਾ ਤਿਲ ਨਾ ਡੁਲਾਵੈ ਗੋ ਜਨਕ ਜਨਕ ਬੈਠੇ ਸਿੰਘਾਸਨੇ ਨੌ ਮੁਨੀ ਧੂਰ ਲੈ ਲਾਵੈ ਗੋ ਨਾਨਕ ਕਿਰਪਾ ਕਿਰਪਾ ਕਰਿ ਠਾਕੁਰ ਮੈਂ ਦਾਸ ਨਿਦਾਸ ਕਰਾਵੈ ਗੋ ਕਨੜਾ ਮਹੱਲਾ ਚੌਥਾ ਮਨ ਗੁਰਮਤਿ ਰਸ ਗੁਣ ਗਾਵੈ ਗੋ ਜਿਹਵਾ ਏਕ ਹੋਏ ਲਖ ਕੋਟੀ ਲਖ ਕੋਟੀ ਕੋਟ ਧਿਆਵੈ ਗੋ ਰਹਾ ਸਹਸ ਜਪਿਓ ਸੇਖ ਨਾਗੈ ਹਰ ਜਪ ਤਿਆ ਅੰਤ ਨ ਪਾਵੈ ਗੋ ਤੂੰ ਅਥਾਉ ਅਤਿ ਅਗਮ ਅਗਮ ਹੈ ਮਤ ਗੁਰਮਤਿ ਮਨ ਠਹਰਾਵੈ ਗੋ ਜਿਨ ਤੂੰ ਜਪਿਓ ਤੇਈ ਜਨ ਨੀਕੇ ਹਰ ਜਪ ਤਿਉ ਕਉ ਸੁਖ ਪਾਵੈ ਗੋ ਬਿਦਰ ਦਾਸੀ ਸੁਧ ਛੋਗ ਛੋਹਰਾ ਕ੍ਰਿਸ਼ਨ ਅੰਕ ਗਲ ਲਾਵੈ ਗੋ ਜਲ ਤੇ ਓਤ ਭਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੈ ਗੋ ਰਾਮ ਜਨਾ ਹਰਿ ਆਪ ਸਵਾਰੇ ਆਪਣਾ ਬਿਰਦ ਰਖਾਵੈ ਗੋ ਹਮ ਪਾਥਰ ਲੋਹ ਲੋਹ ਬੜ ਪਾਥਰ ਗੁਰ ਸੰਗਤ ਨਾਲ ਤਰਾਵੈ ਗੋ ਜੋ ਸਤ ਸੰਗਤ ਤਰਿਓ ਜੁਲਾਹੋ ਸੰਤ ਜਨਾ ਮਨ ਭਾਵੈ ਗੋ ਖਰੇ ਖਰੋਏ ਬੈਠ ਤੂੰ ਉਠਤ ਮਾਰਗ ਪੰਥ ਤੇ ਆਵੈ ਗੋ ਸਤਿਗੁਰ ਬਚਨ ਬਚਨ ਹੈ ਸਤ ਗੁਰ ਪਾਧਰ ਮੁਕਤ ਜਨਾਵੈ ਗੋ ਸਾਸਨ ਸਾਸ ਸਾਸ ਬਲ ਪਾਈਐ ਨਿਹ ਸਾਸਨ ਨਾਮ ਧਿਆਵੈ ਗੋ ਗੁਰ ਪ੍ਰਸਾਦੀ ਹਉਮੈ ਬੂਜੈ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਨ ਕੋ ਭਾਗਹੀਨ ਨਹੀਂ ਭਾਵੈ ਗੋ ਫਿਰ ਇਹ ਵੇਲਾ ਹਾਥ ਨਾ ਆਵੈ ਪਰਤਾਪੈ ਪਛਤਾਵੈ ਗੋ ਜੇ ਕੋ ਭਲਾ ਲੋੜੈ ਭਲੇ ਆਪਣਾ ਗੁਰ ਆਗੈ ਟਹਿ ਟਹਿ ਪਾਵੈ ਗੋ ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤਿਗੁਰ ਭਸਮ ਲਗਾਵੈ ਗੋ ਕਾਨੜਾ ਮਹੱਲਾ ਚੌਥਾ ਮਨ ਹਰਿ ਰੰਗ ਰਾਤਾ ਗਾਵੇ ਗੋ ਪੈ ਪੈ ਤਰਾਸ ਭੈ ਹੈ ਨਿਰਮਲ ਗੁਰਮਤਿ ਲਾਗ ਲਗਾਵੇ ਗੋ ਰਹਾਉ ਹਰਿ ਰੰਗ ਰਾਤਾ ਸਦ ਰਾਗੀ ਹਰ ਨਿਕਟ ਦਿਨਾ ਘਰ ਆਵੇ ਗੋ ਤਿਨ ਕੀ ਪੰਖ ਮਿਲੈ ਤਾਂ ਜੀਵਾ ਕਰ ਕਿਰਪਾ ਆਪ ਦਿਵਾਵੇ ਗੋ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੂਰੈ ਰੰਗ ਨਾ ਆਵੇ ਗੋ ਫਿਰ ਉਲਟਿਓ ਜਨਮ ਹੋਇਆ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੇ ਗੋ ਇੰਦਰੀ ਦਸੇ ਦਸੇ ਭੁਨ ਧਾਵਤ ਤ੍ਰੈ ਬੁਨੀਆਂ ਖਿਰਨਾ ਟਿਕਾਵੈ ਗੋ ਸਤਗੁਰ ਪਰਚੈ ਵਾਸ ਗਤ ਆਵੈ ਮੋਖ ਮੁਕਤ ਸੋ ਪਾਵੈ ਗੋ ਓੰਕਾਰ ਏਕੋ ਰਵ ਰਹਾ ਸਭ ਏਕ ਸਮਾਇ ਸਮਾਵੈ ਗੋ ਏਕੋ ਰੂਪ ਏਕੋ ਬਹੁ ਸਭ ਏਕਤ ਬਚਨ ਚਲਾਵੈ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੈ ਗੋ ਗੁਰਮੁਖ ਜਾਏ ਮਿਲੈ ਨਿਜ ਮਹਾਲੀ ਅਨਹਦ ਸ਼ਬਦ ਬਜਾਵੈ ਗੋ ਜੀ ਜੰਤ ਸਭ ਸਿਸ਼ਟ ਉਪਾਈ ਗੁਰਮੁਖ ਸੋਭਾ ਪਾਵੈ ਗੋ ਬਿਨ ਗੁਰ ਭੇਟੇ ਕੋ ਮਹਾਲ ਨਾ ਪਾਵੈ ਆਏ ਜਾਏ ਦੁਖ ਪਾਵੈ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੈ ਗੋ ਸਤਿਗੁਰ ਮਿਲਤ ਮਹਾ ਸੁਖ ਪਾਇਆ ਮਤ ਮਲੀਨ ਵਿਕਸਾਵੈ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾਵੈ ਗੋ ਨਾਨਕ ਗੁਰੂ ਗੁਰੂ ਹੈ ਸਤਿਗੁਰ ਮੈਂ ਸਤਿਗੁਰ ਸਰਨ ਮਿਲਾਵੈ ਗੋ ਕਾਂਡਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੈ ਗੋ ਜਿਉ ਮੈਗਲ ਮਸਤ ਦੀਜੈ ਤਲ ਕੁੰਡੇ ਗੁਰ ਅੰਕਸ ਸਭ ਦਿੜਾਵੈ ਗੋ ਰਹਾਉ ਚਲ ਤੋ ਚਲਾ ਚਲਾ ਦਹ ਦਹ ਦਿਸ ਗੁਰ ਰਾਖੈ ਹਰ ਲਿਵ ਲਾਵੈ ਗੋ ਸਤਗੁਰ ਸਭ ਦੇ ਹਿਰਦੇ ਅੰਤਰੇ ਮੁਖ ਅੰਮ੍ਰਿਤ ਨਾਮ ਚੁਆਵੈ ਗੋ ਬੀਸੀ ਅਰ ਬਿਸੂ ਭਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੈ ਗੋ ਮਾਇਆ ਪੁਆੰਗ ਤਸ ਨੇੜ ਨ ਆਵੈ ਵਿਖਚਾਰ ਝਾਰ ਲਿਵ ਲਾਵੈ ਗੋ ਸੁਆਨ ਲੋਭ ਨਗਰ ਮੈਂ ਸਬਲਾ ਗੁਰ ਖਿਨ ਮਹਿ ਮਾਰ ਕਢਾਵੈ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਣ ਗਾਵੈ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਨੀ ਗੁਰ ਨਿਗਰਤ ਕਾੜ ਕਢਾਵੈ ਗੋ ਤਰਾਹੇ ਤਰਾਏ ਸਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੈ ਗੋ ਸੁਪਨ ਅੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਿਲਾਵੈ ਗੋ ਲਾਹਾ ਨਾਮ ਗੁਰਮਤਿ ਲੈ ਚਾਲਹੁ ਹਰ ਦਰਗਾ ਪੈਦਾ ਜਾਵੈ ਗੋ ਹਉ ਮੈਂ ਕਰੈ ਕਰਾਵੈ ਹਉ ਮੈਂ ਪਾਪ ਕੋਇ ਲਿਆਣ ਜਮਾਵੈ ਗੋ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈ ਗੋ ਸੰਤ ਹੋ ਰਾਮ ਨਾਮ ਤਨ ਸੰਚਹੁ ਲੈ ਖਰਚ ਚਲੇ ਪਤਿ ਪਾਵੈ ਗੋ ਖਾਏ ਖਰਚ ਦੇਵਹਿ ਬਹੁ ਤੇਰਾ ਹਰ ਦੇ ਦੇ ਢੋਟ ਨ ਆਵੈ ਗੋ ਰਾਮ ਨਾਮ ਧਨ ਹੈ ਹਿਰਦੇ ਅੰਤਰ ਧਨ ਗੁਰ ਸਰਣਾਈ ਪਾਵੈ ਗੋ ਨਾਨਕ ਦਇਆ ਦਇਆ ਕਰਦੀਨੀ ਦੀਨੀ ਦੁਖ ਦਾਲ ਦੇ ਭੰਜ ਸਮਾਵੈ ਗੋ ਕਾਨੜਾ ਮਹੱਲਾ ਚੌਥਾ ਮਨ ਸਤਗੁਰ ਸਰਨ ਧਿਆਵੈ ਗੋ ਲੋਹਾ ਹਿਰਨ ਹੋਐ ਸੰਗ ਪਾਰਸ ਗੁਣ ਪਾਰਸ ਕੋ ਹੋਏ ਆਵੈ ਗੋ ਰਹਾਉ ਸਤਗੁਰ ਮਹਾਪੁਰਖ ਹੈ ਪਾਰਸ ਜੋ ਲਾਗੈ ਸੋ ਫਲ ਪਾਵੈ ਗੋ ਜਿਉ ਗੁਰ ਉਪਦੇਸ਼ ਤਰੇ ਪ੍ਰਹਿਲਾਦਾ ਗੁਰ ਸੇਵਕ ਪੈਦ ਰਖਾਵੈ ਗੋ ਸਤਗੁਰ ਬਚਨ ਬਚਨ ਹੈ ਨੀਕੋ ਗੁਰ ਬਚਨੀ ਅੰਮ੍ਰਿਤ ਪਾਵੈ ਗੋ ਜਿਉ ਅੰਬਰੀਕ ਅਮਰਾ ਪਦ ਪਾਏ ਸਤਗੁਰ ਮੁਖ ਬਚਨ ਧਿਆਵੈ ਗੋ ਸਤਿਗੁਰ ਸਰਨ ਸਰਨ ਮਨ ਭਾਈ ਸੁਦਾ ਸੁਦਾ ਕਰ ਧਿਆਵੈ ਗੋ ਦਇਆਲ ਦੀਨ ਭਏ ਹੈ ਸਤਿਗੁਰ ਹਰਿ ਮਾਰਗ ਪੰਥ ਦਿਖਾਵੈ ਗੋ ਸਤਿਗੁਰ ਸਰਨ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭ ਆਵੈ ਗੋ ਜੇ ਕੋ ਸਰ ਸੰਧੈ ਜਨ ਉਪਰ ਫਿਰ ਉਲਟੋ ਤਿਸੈ ਲਗਾਵੈ ਗੋ ਹਰਿ ਹਰਿ ਹਰਿ ਹਰਿ ਹਰ ਸਰ ਸੇਵਹਿ ਤਿਨ ਦਰਗਾ ਮਾਨ ਦਿਵਾਵੈ ਗੋ ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰ ਗਾਲ ਮਿਲ ਮੇਲ ਮਿਲਾਵੈ ਗੋ ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰ ਪਰਚੈ ਨਾਮ ਧਿਆਵੈ ਗੋ ਹਰਿ ਹਰਿ ਰੂਪ ਹਰਿ ਰੂਪ ਹੋਵੈ ਹਰ ਜਨ ਕਉ ਪੂਜ ਕਰਾਵੈ ਗੋ ਸਾਖਤ ਨਰ ਸਤਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾਵੈ ਗੋ ਲੋਭ ਲਾਹਰ ਸੁਆਨ ਕੀ ਸੰਗਤੇ ਵਿਖ ਮਾਇਆ ਕਰੰਗ ਲਗਾਵੈ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੈ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾਵੈ ਗੋ ਛੱਕਾ 1 ਕਾਨੜਾ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇ ਉਦਰੇ ਦਿਨ RAM ਧਿਆਏ ਜਤਨ ਮਾਇਆ ਕੇ ਕਾਮ ਨ ਆਏ ਰਾਮ ਧਿਆਏ ਸਭ ਫਲ ਪਾਏ ਤਨ ਧਨ ਤੇ ਬੜ ਭਾਗਿਆ ਸਤ ਸੰਗ ਜਾਗੇ ਨਾਮ ਲਾਗੇ ਏਕ ਸੋ ਲਿਵ ਲਾਗਿਆ ਤਜ ਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕੈ ਪਾਏ ਬਿਨਵੰਤ ਨਾਨਕ ਸਰਨ ਸੁਆਮੀ ਬੜ ਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜਾ ਨਾਰਾਇਣ ਰਸਕ ਰਸਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵਾ ਹਰ ਅਮਿਓ ਪੀਵਾ ਜਨਮ ਮਰਨਾ ਭਾਗੇ ਸਦ ਸੰਗ ਪਾਈਐ ਹਰ ਧਿਆਈਐ ਬਹੁੜ ਦੁਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਿਧਾਤੇ ਸੰਤ ਸੇਵ ਕਮਾਇਣ ਬਿਨਵੰਤ ਨਾਨਕ ਜਨ ਧੂਰ ਬਾਂਛੈ ਹਰ ਦਰਸ ਸਹਾਇ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਜਮ ਪੂਰਨ ਘਾਲੈ ਨਿਤ ਭਜੋ ਸੁਆਮੀ ਅੰਤਰਜਾਮੀ ਸਫਲ ਜਨਮ ਸੁਭਾਇਆ ਗੋਵਿੰਦ ਗਾਇਆ ਨਿਤ ਧਿਆਇਆ ਪ੍ਰਵਾਨ ਸੋਈ ਆਇਆ ਜਬ ਤਾਪ ਸੰਜਮ ਹਰ ਹਰ ਨਿਰੰਜਨ ਗੋਵਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬਾਧੋ ਪਾਲੈ ਮੰਗਲ ਚਾਰ ਚੋਜਿਆ ਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਗਾਮੀ ਇਛ ਮਨ ਕੀ ਪੁੰਨਿਆ ਬੱਜੀ ਵਧਾਈ ਸਾਜੇ ਸਮਾਈ ਬਹੁੜ ਦੁਖ ਨਾ ਰੁਨਿਆ ਲੇ ਕੰਠ ਲਾਏ ਸੁਖ ਦਿਖਾਏ ਵਿਕਾਰ ਬਿਨਸੇ ਮੰਦਾ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ਕਾਨੜੇ ਦੀ ਵਾਰ ਮਹੱਲਾ ਚੌਥਾ ਮੂਸੇ ਦੀ ਵਾਰ ਕੀ ਧੁਨੀ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸ਼ਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਰ ਗੁਰਮਤਿ ਰਾਖੁ ਧਾਰੇ ਦਾਸਨ ਦਾਸਾ ਹੋਏ ਰਹੋ ਹਉ ਮੈਂ ਵਿਗਿਆ ਮਾਰੇ ਜਨਮ ਪਦਾਰਥ ਜੀਤਿਆ ਕਦੇ ਨਾ ਆਵੇ ਹਾਰੇ ਧਨ ਧਨ ਵਡ ਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰੇ ਮਹੱਲਾ ਚੌਥਾ ਗੋਵਿੰਦ ਗੋਵਿੰਦ ਗੋਵਿੰਦ ਹਰਿ ਗੋਵਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨ ਗੋਵਿੰਦ ਗੋਵਿੰਦ ਗੋਵਿੰਦ ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰ ਗੋਵਿੰਦ ਹਰ ਜਿਤ ਮਿਲ ਹਰਿ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿਧ ਕੋ ਤੂੰ ਆਪੇ ਹੀ ਜੁਗ ਜੋਗਿਆ ਤੂੰ ਆਪੇ ਹੀ ਰਸ ਰਸੀੜਾ ਤੂੰ ਆਪੇ ਹੀ ਭੋਗ ਹੋ ਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹਿ ਸੋ ਗਿਆ ਸਤ ਸੰਗਤ ਸਤਿਗੁਰ ਤਨ ਤਨੋ ਤਨ ਤਨ ਤਨੋ ਜਿਤ ਮਿਲ ਹਰ ਬੁਲਗ ਗਿਆ ਸਭ ਕਹੋ ਮੁਖੋ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭ ਪਾਵਨ ਹੋ ਗਿਆ ਸ਼ਲੋਕ ਮਹੱਲਾ ਚੌਥਾ ਹਰੇ ਹਰੇ ਹਰੇ ਹਰ ਨਾਮ ਕੈ ਗੁਰਮੁਖ ਪਾਵੈ ਕੋਏ ਹਉਮੈ ਮਮਤਾ ਨਾਸ ਹੋਏ ਦੁਰਮਤ ਕੱਢੈ ਧੋਏ ਨਾਨਕ ਆਨ ਦਿਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਏ ਮਹੱਲਾ ਚੌਥਾ ਹਰਿ ਆਪੇ ਆਪ ਦਇਆਲ ਹਰਿ ਆਪੇ ਕਰੇ ਸੋ ਹੋਏ ਹਰਿ ਆਪੇ ਆਪ ਵਰਦਾ ਹਰ ਜੀਵੜਿ ਅਵਰ ਨ ਕੋਏ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੈ ਨਾ ਪਾਇਆ ਬੇਅੰਤ ਪ੍ਰਭੂ ਹਰਿ ਸੋਏ ਨਾਨਕ ਗੁਰਮੁਖ ਹਰ ਸਾ ਲਾਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤ ਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਪਿਖਾਰਿਆ ਹਰ ਜਾਚੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖੋ ਰਿਖੀ ਕੇਸ ਹਰੇ ਰਿਖੀ ਕੇ ਸਾਰੇ ਜਿਤ ਪਾਵੈ ਸਭ ਫਲ ਫਲਨਾ ਸ਼ਲੋਕ ਮਹੱਲਾ ਚੌਥਾ ਹਰਿ ਹਰ ਨਾਮ ਧਿਆਏ ਮਨ ਹਰ ਦਰਗਾਹ ਭਾਵੈ ਮਾਨ ਜੋ ਇਛੈ ਸੋ ਫਲ ਪਾਇ ਸੀ ਗੁਰ ਸਬਦੀ ਲੱਗੈ ਧਿਆਨ ਕਿਲ ਵਿਖ ਪਾਪ ਸਭ ਕਟਿਆ ਹੈ ਮੈਂ ਚੁਕੈ ਗੁਮਾਨ ਗੁਰੂ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰਿ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰਿ ਨਾਮ ਮਹੱਲਾ ਚੌਥਾ ਹਰਿ ਹਰ ਨਾਮ ਪਵਿੱਤ ਹੈ ਨਾਮ ਜਪ ਦੁਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੈ ਭਾਣਾ ਜੋ ਚਲੈ ਤਿਨ ਦਾਲਦ ਦੁਖ ਲਹਿ ਜਾਏ ਆਪਣਾ ਭਾਣਾ ਕਿਨਾਂ ਨਾ ਪਾਇਓ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੇ ਪਾਏ ਪੌੜੀ ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬੰਤ ਬਣਾਵਨੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦ ਭਾਂਤ ਉਪਾਮਣੀ ਸਭ ਤੇਰੀ ਜੋਤਿ ਜੋਤੀ ਵਿੱਚ ਵਰਤ ਹੈ ਗੁਰਮਤੀ ਤੁਧੈ ਲਾਵਣੀ ਜਿਨ ਹੋਏ ਦਇਆਲ ਤਿਨ ਸਤਿਗੁਰੂ ਮੇਲ ਹੈ ਮੁਖਿ ਗੁਰਮੁਖ ਹਾਰ ਸਮਝਾਵਣੀ ਸਭ ਬੋਲੋ RAM ਰਮੋ ਸ੍ਰੀ RAM ਰਮੋ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਵਣੀ ਸ਼ਲੋਕ ਮਹੱਲਾ ਚੌਥਾ ਹਰਿ ਹਰਿ ਅੰਮ੍ਰਿਤ ਨਾਮ ਰਸ ਹਰਿ ਅੰਮ੍ਰਿਤ ਹਰ ਵਰਤਾਰੇ ਵਿੱਚ ਸੰਗਤ ਹਰ ਪ੍ਰਵਰਤਾ ਬੁਝੋ ਸ਼ਬਦ ਵਿਚਾਰ ਮਨ ਹਰਿ ਹਰਿ ਨਾਮ ਤੇ ਆਇਆ ਬਿਖਉ ਮੈਂ ਕੱਢੀ ਮਾਰੇ ਜਿਨ ਹਰਿ ਹਰਿ ਨਾਮ ਨਾ ਚੇਤਿਓ ਤਿਨ ਜੂਐ ਜਨਮ ਸਵਹਾਰੇ ਗੁਰ ਤੁਠੈ ਹਰ ਚੇਤਾਇਆ ਹਰਿ ਨਾਮਾ ਹਰਿ ਉਰ ਧਾਰੇ ਜਨ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਮਹੱਲਾ ਚੌਥਾ ਹਰ ਕੀਰਤ ਉਤਮ ਨਾਮ ਹੈ ਵਿੱਚ ਕਲਜੂ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਹਰ ਉਰਹਾਰ ਵਡ ਭਾਗੀ ਜਿਨ ਹਰ ਚਾਇਆ ਤਿਨ ਸੋ ਪਿਆ ਹਰ ਪੰਡਾਰ ਬਿਨ ਨਾਵੈ ਜੇ ਕਰਮ ਕਮਾਵਣੇ ਨਿਤ ਹਉਮੈ ਹੋਏ ਖਵਾਰ ਜਲ ਹਸਤੀ ਮਲ ਨਾ ਲਿਆ ਸਿਰ ਭੀ ਫਿਰ ਪਾਵੈ ਛਾਰ ਹਰ ਮੇਲੋ ਸਤਿਗੁਰ ਦਇਆ ਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰ ਪੌੜੀ ਰਾਮ ਨਾਮ ਵਖਰੈ ਊਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀ ਆਵਣ ਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰਾ ਸਭ ਧਿਆਵਹਿ ਤੂ ਸਫਲ ਸੇ ਗਾਵਹਿ ਗੁਰਮਤੀ ਹਰ ਨਿਰੰਕਾਰਾ ਸਭ ਚਵਹੁ ਮੁਖੋ ਜਗੰਨਾਥ ਜਗੰਨਾਥ ਜਗ ਜੀਵਨੋ ਜਿਤ ਜਲ ਪਾਰ ਉਤਾਰਾ ਸ਼ਲੋਕ ਮਹੱਲਾ ਚੌਥਾ ਹਮਰੀ ਜਿਹਵਾ ਏਕ ਪ੍ਰਭ ਹਰ ਕੇ ਗੁਣ ਅਗਮ ਥਾ ਹਮ ਕਿਉ ਕਰ ਜਪਾ ਇਆਣਿਆ ਹਰ ਤੁਮ ਵਡ ਅਗਮ ਅਗਾਹ ਹਰ ਦੇਹੋ ਪ੍ਰਭੂ ਮਾਤਿਉ ਤੁਮਾ ਗੁਰ ਸਤਿਗੁਰ ਕੈ ਭਗ ਪਾਹ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗ ਤਰਾਹ ਜਨ ਨਾਨਕ ਕੋ ਹਰਿ ਬਖਸ਼ ਲੈ ਹੋ ਹਰ ਤੁਠੈ ਮੇਲ ਮਿਲਾਹ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮ ਤਰਾਹ ਹੱਲਾ ਚੌਥਾ ਹਰਿ ਕਰਹੁ ਕਿਰਪਾ ਜਗ ਦੀਵਨਾ ਗੁਰ ਸਤਗੁਰ ਮੇਲ ਦਇਆਲ ਗੁਰ ਸੇਵਾ ਹਰਿ ਹਮ ਪਾਇਆ ਹਰ ਹੋਆ ਹਰ ਕਿਰਪਾਲ ਸਭ ਆਸਾ ਮਨ ਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੈ ਨਾਮ ਦਿੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਤੁੱਟ ਧਨ ਪਾਇਆ ਹਰੀ ਨਾਮਾ ਹਰ ਧਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸਭ ਉਪਰ ਵੱਡੇ ਵਡਾਉਣਾ ਜੋ ਧਿਆਵ ਹੈ ਹਰਿ ਅਪਰੰਪਰ ਹਰਿ ਹਰਿ ਹਰ ਧਿਆਏ ਹਰੇ ਤੇ ਹੋਣਾ ਜੋ ਗਾਵਹਿ ਸੁਣੈ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰਿ ਪੁਰਖ ਜਾਣੇ ਮਤ ਗੁਰਮਤੇ ਮੁਖੇ ਵੱਡ ਵੱਡ ਭਾਗ ਵਡੋਨਾ ਸਭ ਧਿਆਵੋ ਆਦ ਸਤੇ ਜੁਗਾ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋ ਨਾ ਸ਼ਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰਿ ਅਗਮ ਗੋਚਰੇ ਅਗਮ ਹਰਿ ਹਰਿ ਮਿਲਿਆ ਆਏ ਚਿੰਤ ਹਰਿ ਆਪੇ ਘਟ ਘਟ ਵਰਤਦਾ ਹਰਿ ਆਪੇ ਆਪ ਬੇਅੰਤ ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ਹਰਿ ਆਪੇ ਭਿਖਿਆ ਪਾਇਦਾ ਸਭ ਸਿਸ਼ਟ ਪਾਈ ਜੀ ਜੰਤ ਹਰ ਦੇਵ ਹਉਦਾਨ ਦਇਆਲ ਪ੍ਰਭ ਹਰਿ ਮੰਗਹਿ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵਾ ਹਰ ਗੁਣ ਛੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆ ਜਨ ਨਾਨਕ ਸੁਣ ਹਰ ਧੀਰੇ ਪੌੜੀ ਹਰ ਊਤਮ ਹਰਿਆ ਨਾਮ ਹੈ ਹਰ ਪੁਰਖ ਨਿਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਸੇਵੇ ਚਰਨ ਨਿਤ ਕੌਲਾ ਨਿਤ ਸਾਰ ਸੰਭਾਲੇ ਸਭ ਜੀਏ ਜੰਤ ਹਰ ਵਸੈ ਨੇਟ ਸਭ ਜੌਲਾ ਸੋ ਬੂਝੈ ਜਿਸ ਆਪ ਬੁਝਾਇ ਸੀ ਜੇ ਸਤਗੁਰ ਪੁਰਖ ਪ੍ਰਭ ਸੌਲਾ ਸਭ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮੌਲਾ ਸ਼ਲੋਕ ਮਹੱਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਹਰ ਸਾਜ ਸਮਾਸ ਸਮਾਏ ਜਨ ਨਾਨਕ ਹਰਿ ਹਰਿ ਚਾਉ ਮਾਨੇ ਗੁਰੂ ਤੁਠਾ ਮੇਲੇ ਮਾਇ ਮਹੱਲਾ ਚੌਥਾ ਹਰ ਸੁਸੇਤੀ ਸੇਤੀ ਪਿਰਹੜੀ ਹਰਿ ਇੱਕੋ ਮੇਰਾ ਚਿੱਤ ਜਨ ਨਾਨਕ ਇੱਕ ਆਧਾਰ ਹਰਿ ਪ੍ਰਭ ਇੱਕ ਸਤੇ ਗਤ ਪਾਤੇ ਪੌੜੀ ਪੰਚੇ ਸ਼ਬਦ ਵਜੇ ਮਤ ਗੁਰਮਤਿ ਵਡ ਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸਬਦੀ ਗੋਵਿੰਦ ਗੱਜਿਆ ਆ ਜੁਗਾਦ ਵੇ ਸਰੀ ਇੱਕੋ ਮਤ ਗੁਰਮਤਿ ਹਰਿ ਪ੍ਰਭ ਭਜਿਆ ਹਰ ਦੇਵ ਹਉਤਾਨ ਦਇਆਲ ਪ੍ਰਭ ਜਨ ਰਾਖੋ ਹਰ ਪ੍ਰਭ ਲੱਜਿਆ ਸਭ ਧਨ ਕਹੋ ਗੁਰ ਸਤਿਗੁਰੂ ਗੁਰ ਸਤਿਗੁਰੂ ਜਿਤ ਮੇਲ ਹਰਿ ਪਰਦਾ ਕੱਜਿਆ ਸ਼ਲੋਕ ਮਹੱਲਾ ਚੌਥਾ ਭਗਤ ਸਰੋਵਰ ਉਛਲੈ ਸੁਭਰ ਭਰੇ ਵਹਨ ਜਿਨਾਂ ਸਤਿਗੁਰ ਮੰਨਿਆ ਜਨ ਨਾਨਕ ਵਡ ਭਾਗ ਲਹਨ ਮਹੱਲਾ ਚੌਥਾ ਹਰਿ ਹਰ ਨਾਮ ਅਸੰਖਾਰ ਹਰਿ ਹਰ ਕੇ ਗੁਣ ਕਥਨ ਨ ਜਾਹੇ ਹਰਿ ਹਰਿ ਅਗਮਾ ਗਾਧਿ ਹਰ ਜਨ ਕਿਤ ਬਿਦ ਮਿਲਹਿ ਮਿਲਾਹੇ ਹਰਿ ਹਰਿ ਜਸ ਜਪਤ ਜਪੰਤ ਜਨ ਇਕ ਤਿਲ ਨਹੀਂ ਕੀਮਤ ਪਾਏ ਜਨ ਨਾਨਕ ਹਰਿ ਅਗਮ ਪ੍ਰਭ ਹਰਿ ਮੇਲ ਲਹਿਓ ਲੜ ਲਾਏ ਪੌੜੀ ਹਰਿ ਅਗਮ ਗੋਚਰ ਅਗਮ ਹਰਿ ਕਿਉ ਕਰ ਹਰ ਦਰਸ਼ਨ ਪਿਖਾ ਕਿਛ ਵਖਰ ਹੋਏ ਸੋ ਵਰਨੀਐ ਤਿਸ ਰੂਪ ਨਾ ਰਿਖਾ ਜਿਸ 부ਝਾਏ ਆਪ 부ਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤਗੁਰ ਚੜ ਸਾਲ ਹੈ ਜਿਤ ਹਰ ਗੁਣ ਸਿੱਖਾ ਤਨ ਤਨ ਸੋ ਰਸਨਾ ਤਨ ਕਰ ਤਨ ਸੋ ਪਾਧਾ ਸਤਗੁਰੂ ਜਿਤ ਮਿਲ ਹਰ ਲੇਖਾ ਲਿਖਾ ਸ਼ਲੋਕ ਮਹੱਲਾ ਚੌਥਾ ਹਰਿ ਹਰਿ ਨਾਮ ਅੰਮ੍ਰਿਤ ਹੈ ਹਰ ਜਪਿਐ ਸਤਿਗੁਰੂ ਭਾਏ ਹਰਿ ਹਰਿ ਨਾਮ ਪਵਿੱਤ ਹੈ ਹਰ ਜਪਤ ਸੁਣ ਦੁਖ ਜਾਏ ਹਰ ਨਾਮ ਇਨੀ ਆਰਾਧਿਆ ਜਿਨ ਮਸਤਕ ਲਿਖਿਆ ਤੁਰ ਪਾਏ ਹਰ ਦਰਗਾ ਜਨ ਪੈ ਨਾਇਨ ਜਿਨ ਹਰ ਮਨ ਵਸਿਆ ਆਏ ਜਨ ਨਾਰਗ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਭਾਏ ਮਹੱਲਾ ਚੌਥਾ ਹਰਿ ਹਰਿ ਨਾਮ ਨਿਧਾਨ ਕਾਇ ਗੁਰਮੁਖ ਪਾਇਆ ਜਾਏ ਜਿਨ ਧੁਰ ਮਸਤਕ ਲਿਖਿਆ ਤਿਨ ਸਤਿਗੁਰੂ ਮਿਲਿਆ ਆਏ ਤਨ ਮਨ ਸੀਤਲ ਹੋਇਆ ਸਾਤ ਵਸੀ ਮਨ ਆਏ ਨਾਨਕ ਹਰਿ ਹਰਿ ਚੌਧਿਆ ਸਭ ਦਾਰਦ ਦੁਖ ਲਹਿ ਜਾਏ ਪੌੜੀ ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰੂ ਮੇਰਾ ਪਿਆਰਾ ਦੇਖਿਆ ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰ ਮਸਤਕ ਲਿਖਿਆ ਹਰਿ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਰੇਖਿਆ ਗੁਰ ਬਚਨ ਧਿਆਇਆ ਜਿਨਾ ਅਗਮ ਹਰਿ ਤੇ ਠਾਕੁਰ ਸੇਵ ਕਰਾਲੇ ਏਕਿਆ ਸਭ ਕਹੋ ਮੁਖੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰਿ ਲਾਹਾ ਹਰ ਭਗਤ ਵਿਸੇਖਿਆ ਸ਼ਲੋਕ ਮਹੱਲਾ ਚੌਥਾ ਰਾਮ ਨਾਮ ਰਾਮ ਰਵ ਰਹੇ ਰਾਮ ਰਾਮੋ ਰਾਮ ਰਮੀਤ ਘਟ ਘਟ ਆਤਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸੈ ਜਗ ਜੀਵਨਾ ਪ੍ਰਗਾਸ ਕੀਓ ਗੁਰਮੀਤ ਹਰ ਸੁਆਮੀ ਹਰ ਪ੍ਰਭ ਤਿਨ ਮਿਲੇ ਜਿਨ ਲਿਖਿਆ ਤੁਰ ਹਰਿ ਪ੍ਰੀਤ ਜਨ ਨਾਰਕ ਨਾਮ ਤੇ ਆਇਆ ਗੁਰ ਬਚਨ ਜਪਿਓ ਮਨ ਚੀਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੁ ਭਾਗ ਵਸੈ ਵਡ ਭਾਗੇ ਗੁਰਪੂਰੈ ਪੂਰੈ ਦੇਖਾ ਲਿਆ ਨਾਨਕ ਹਰ ਲਿਵ ਲਾਗੇ ਪੌੜੀ ਤਨ ਤਨ ਸੁਹਾਵੀ ਸਫਲ ਕੜੀ ਜਿਤ ਹਰ ਸੇਵਾ ਮਨ ਭਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿਖਾਓ ਮੇਰੇ ਹਾਰ ਪ੍ਰਭ ਕਥ ਕਾਣੀ ਕਿਉ ਪਾਈਐ ਕਿਉ ਦੇਖੀਐ ਮੇਰਾ ਹਾਰ ਪ੍ਰਭ ਸੂਰ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰ ਬਚਨੀ ਨਾਮ ਸੁਮਾਣੀ ਤਿਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਵਾਣੀ ਸ਼ਲੋਕ ਮਹੱਲਾ ਚੌਥਾ ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮ ਚਿਤਵੈ ਨਾਮੋ ਪੜੈ ਨਾਮ ਰਹਿ ਲਿਵਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤ੍ਰਿਸ਼ਨਾ ਭੋਗ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਪੌੜੀ ਤੁਧਿ ਆਪੇ ਜਗਤੂ ਪਾਏ ਕਹਿ ਤੁਧਿ ਆਪੇ ਵਸ ਗਤ ਕੀਤਾ ਇਕ ਮਨ ਮੋ ਕਰ ਹਰਾਇ ਇਕ ਨਾਮ ਮੇਲ ਗੁਰੂ ਤਿਨਾ ਜੀਤਾ ਹਰਿ ਤੁਮ ਹਰ ਪ੍ਰਭ ਨਾਮ ਹੈ ਗੁਰ ਬਚਨ ਸੁਭਾਗੈ ਲੀਤਾ ਦੁਖ ਦਾਗ ਸਭੋ ਲਹਿ ਗਿਆ ਜਾਨ ਆਓ ਗੁਰੂ ਹਰਿ ਦਿੱਤਾ ਸਭ ਸੇਵਹੁ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤੋ ਪਾਏ ਸਭੋ ਵਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗੈ ਪ੍ਰਮ ਪੂਲੇ ਮਨਮੁਖ ਦੁਰਜਨਾ ਨਾਨਕ ਰੋਗ ਮੰਜਾਏ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਤਾਮ ਸਗਾਰਵਾ ਜਾਂ ਦੇਖਾ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾ ਸਾਧ ਸੁਣੇ ਪੌੜੀ ਜਗੰਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖਾ ਤੋਲ ਹਰ ਨਾਮ ਧਿਆਵੋ ਮੇਰੇ ਗੁਰ ਸਿਖੋ ਹਰ ਊਤਮ ਹਰ ਨਾਮ ਅਮੋਲ ਜੇਨ ਧਿਆਇਆ ਹਿਰਦੈ ਦੁਨਸਰਾ ਤੇ ਤੇ ਮਿਲੇ ਨਹੀਂ ਹਰ ਰੋਲ ਵਡ ਭਾਗੀ ਸੰਗਤ ਮਿਲੈ ਗੁਰ ਸਤਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਚਗੜ ਚਗੋਲ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚੌਦਿਆ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵੂ ਬਰੇ ਜਿਨ ਸੰਧਿਆ ਤਿਸ ਫਿਰ ਮਾਰੇ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਇਆ ਹਰ ਹਰ ਨਾਮ ਪਖਾਨ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਤੇ ਚੰਨ ਪੌੜੀ ਜਲ ਥਲ ਮਹੀਲ ਪੂਰਨੋ ਅਪਰੰਪਰ ਸੋਈ ਜੀ ਜੰਦ ਪ੍ਰਤਿਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਧ ਭਰਾਤ ਮੀਤ ਤਿਸ ਬਿਨ ਨਹੀਂ ਕੋਈ ਕਟ ਕਟ ਅੰਤਰ ਰਵ ਰਹਾ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸ਼ਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਾਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰਗਾਹ ਵੰਜ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਦਾ ਸਭ ਜੀ ਤੁਮਾਰੇ ਸਭ ਤੁਧ ਹੈ ਨੋ ਆਰਾਧ ਦੇ ਦਾਨ ਦੇਹ ਪਿਆਰੇ ਹਰ ਦਾਤਾ ਦਾਤਾਰ ਹੱਥ ਕੱਢਿਆ ਮੀਹੋ ਬੁੱਠਾ ਸਹਿ ਸਾਰੇ ਅਨ ਜੰਮਿਆ ਖੇਤੀ ਭਾਉ ਕਰੇ ਹਰ ਨਾਮ ਸੰਭਾਰੇ ਜਨ ਨਾਨਕ ਮੰਗੈ ਦਾਨ ਪ੍ਰਭ ਹਰੇ ਨਾਮ ਆਧਾਰੇ ਪੌੜੀ ਇੱਛਾ ਮਨ ਕੀ ਪੂਰੀਐ ਜਪਿਐ ਸੁਖ ਸਾਗਰ ਹਰ ਕੇ ਚਰਨ ਰਾਦੀ ਹੈ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਫਾਟੈ ਜਮ ਕਾਗਰ ਜਨਮ ਪਦਾਰਥ ਜੀਤੀਐ ਜਪ ਹਰ ਬੈ ਰਾਗੁਰ ਸਭ ਪਵਹੁ ਸਰਮ ਸਤਿਗੁਰੂ ਕੀ ਬਿਨ ਸਹਿ ਦੁਖ ਦਾਗਰ ਸ਼ਲੋਕ ਮਹੱਲਾ ਚੌਥਾ ਹਉ ਢੂੰਡੇਂਦੀ ਸੱਜਣਾ ਸੱਜਣ ਮੈਡੈ ਨਾਲ ਜਨ ਨਾਨਕ ਅਲਖ ਨ ਲਖੀਐ ਗੁਰਮੁਖ ਦੇਹ ਦਿਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨ ਜਾਈ ਸਤਿਗੁਰ ਮਿਲੈ ਤਾ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੈ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਰ ਉਤਰੈ ਮਨ ਚਿੰਦਿਆ ਪਾਵੇ ਆਵਣ ਜਾਣਾ ਮੇਟੀਐ ਹਰ ਕੇ ਗੁਣ ਗਾਵੇ ਆਪ ਤਰਹਿ ਸੰਗੀ ਤਰਾਹੇ ਸਭ ਕੁਟੰਬ ਤਰਾਵੈ ਜਨ ਨਾਨਕ ਤਿਸ ਬਿਲਿਹਾਰਣੈ ਜੋ ਮੇਰੇ ਹਰ ਪ੍ਰਭ ਭਾਵੈ ਸੁਧ ਰਾਵ ਕਾਂੜਾ ਬਾਣੀ ਨਾਮ ਦੇਵ ਜੀਓ ਕੀ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਐਸੋ RAM ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਰਹਾਉ ਬਸੈ ਘਟਾ ਕਟ ਲੀਪ ਨਾ ਛੀਪੈ ਬੰਧਨ ਮੁਕਤਾ ਜਾਤ ਨਾ ਦੀਸੈ ਪਾਣੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ ਰਾਗ ਕਲਿਆਣ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਰਾਮਾ ਰਾਮ ਰਾਮ ਮੈਂ ਅੰਤ ਨ ਪਾਇਆ ਹਮ ਬਾਰਕ ਪਾਰੇ ਤੁਮਰੇ ਤੂੰ ਬੜ ਪੁਰਖ ਪਿਤਾ ਮੇਰਾ ਮਾਇਆ ਰਹਾਓ ਹਰ ਕੀ ਨਾਮ ਅਸੰਖ ਅਗਮ ਹੈ ਹੈ ਅਗਮ ਅਗਮ ਹਰਿ ਰਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਇਕ ਤਿਲ ਨਹੀਂ ਕੀਮਤ ਪਾਇਆ ਗੋਬਿੰਦ ਗੁਣ ਗੋਬਿੰਦ ਸਰਗਾਵ ਹੈ ਗੁਣ ਗੋਬਿੰਦ ਅੰਤ ਨਾ ਪਾਇਆ ਤੂੰ ਅਮਿਤ ਅਤੋਲ ਪਰੰਪਰ ਸੁਆਮੀ ਬਹੁ ਜਪਿਐ ਥਾ ਨਾ ਪਾਇਆ ਉਸ ਕਰਹਿ ਤੂਰੀ ਜਨਮਾਦਉ ਗੁਣ ਗਾਵਹਿ ਹਰਿ ਰਾਇਆ ਤੂੰ ਜਲ ਨਿਦ ਹਮੀ ਨੇ ਤੁਮਰੇ ਤੇਰਾ ਅੰਤ ਨਾ ਕਥੂ ਪਾਇਆ ਜਾਨ ਕਉ ਕਿਰਪਾ ਕਰਹੁ ਮਦ ਸੂਦਨ ਹਰ ਦੇਵਹੁ ਨਾਮ ਜਪਾਇਆ ਮੈਂ ਮੂਰਖ ਅੰਧਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹੱਸਿਆ ਹਰਿ ਹਰਿ ਭਗਤ ਬਨੀ ਮਤ ਗੁਰਮਤਿ ਧੁਰ ਮਸਤਕ ਪ੍ਰਭ ਲਿਖਿਆ ਰਹਾ ਗੁਰ ਕੇ ਪਗ ਸਿਮਰੋ ਦਿਨ ਰਾਤੀ ਮਨ ਹਰ ਹਰ ਹਰ ਬਸਿਆ ਹਰਿ ਹਰਿ ਹਰ ਕੀਰਤ ਜਗ ਸਾਰੀ ਕਸ ਚੰਦਨ ਜਸ ਕਸਿਆ ਹਰ ਜਨ ਹਰਿ ਹਰਿ ਹਰ ਲਿਵ ਲਾਈ ਸਭ ਸਾਖਤ ਖੋਜ ਪਿਆ ਜਿਉ ਕਿਰਤ ਸੰਜੋਗ ਚਲਿਓ ਨਰ ਨਿੰਦਕ ਪਗ ਨਾਗਨ ਛੋਹਿ ਜਲਿਆ ਜਾਣ ਕੇ ਤੁਮ ਹਰ ਰਾਖੇ ਸੁਆਮੀ ਤੁਮ ਜੁਗ ਜੁਗ ਜਨ ਰਖਿਆ ਕਹਾ ਪਿਆ ਦੈਤ ਕਰੀ ਬਖੀਲੀ ਸਭ ਕਰ ਕਰੇ ਝਰ ਭਰਿਆ ਜੇ ਤੇ ਜੀ ਜੰਤ ਪ੍ਰਭ ਕੀਏ ਸਭ ਕਾਲੈ ਮੁਖ ਗ੍ਰਸਿਆ ਹਰ ਜਨ ਹਰ ਹਰ ਹਰ ਪ੍ਰਭ ਰਾਖੇ ਜਨ ਨਾਨਕ ਸਰਨ ਪਿਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨਨਾਥੇ ਗੁਰ ਉਪਦੇਸ ਹਰਿ ਨਾਮ ਧਿਆਇਓ ਸਭ ਕਿਲ ਵਿਖ ਦੁਖ ਲਾਥੇ ਰਹਾਓ ਰਸਨਾ ਏਕ ਜਗ ਗਾਇ ਨਾ ਸਾਕੈ ਬਹੁ ਕੀਜੈ ਬਹੁ ਰਸਨ ਥੇ ਬਾਰ ਬਾਰ ਖਿਨ ਪਲ ਸਭ ਗਾਵਹਿ ਗੁਣ ਕਹਿ ਨਾ ਸਕੈ ਪ੍ਰਭ ਤੁਮਨ ਥੇ ਹਮ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ ਹਮ ਲੋਚਾ ਪ੍ਰਭ ਦਿਖਨ ਥੇ ਤੁਮ ਬੜਦਾ ਤੇ ਜੀ ਜੀਨ ਕੇ ਤੁਮ ਜਾਣੋ ਹਮ ਬਿਰਥੇ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਕਹੋ ਤਿਨ ਕੋ ਕਿਆ ਦਿਨ ਥੇ ਸਭ ਤਨ ਮਨ ਅਰਪੋ ਅਰਪਿਆ ਰਾਪਉ ਕੋਈ ਮੇਲਾ ਪ੍ਰਭ ਮਿਲਥੇ ਹਰ ਕੇ ਗੁਣ ਬਹੁਤ ਬਹੁਤ ਬਹੁਤ ਸੋਭਾ ਹਮ ਤੁਛ ਕਰ ਕਰ ਬਰਨ ਥੇ ਹਮਰੀ ਮਤ ਵਸਗਤ ਪ੍ਰਭ ਤੂੰ ਰਹਿ ਜਨ ਨਾਨਕ ਕੇ ਪ੍ਰਭ ਸਮਰਥੇ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ ਅਕਥ ਸੁਨ ਥਈ ਧਰਮ ਅਰਥ ਸਭ ਕਾਮ ਮੋਖ ਹੈ ਜਨ ਪੀਛੇ ਲਗ ਫਿਰ ਥਈ ਰਹਾਓ ਸੋ ਹਰਿ ਹਰਿ ਨਾਮ ਤੇ ਆਵੈ ਹਰ ਜਨ ਜਿਸ ਬੜ ਭਾਗ ਮਥਈ ਜਹ ਦਰਗਹ ਪ੍ਰਭ ਲੇਖਾ ਮਾਗਹਿ ਤਾ ਛੁਟੈ ਨਾਮ ਧਿਆਇ ਥਈ ਹਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹਉਮੈ ਲਗ ਲਗਥਈ ਗੁਰ ਧਾਰ ਕਿਰਪਾ ਹਰ ਜਲ ਨਾ ਆਏ ਸਭ ਕਿਲ ਵਿਖ ਪਾਵ ਕਥਈ ਜਨ ਕਹਿ ਰੇ ਦੇ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਭਜ ਥਈ ਜਹ ਅੰਤੀ ਅਵਸਰ ਆਏ ਬਨਤ ਹੈ ਤਹ ਰਾਖੈ ਨਾਮ ਸਾਥਈ ਜਨ ਤੇਰਾ ਜਸ ਗਾਵੈ ਹਰ ਹਰ ਪ੍ਰਭ ਹਰ ਜਪਿਓ ਜਗੰਨ ਥਈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖ ਬੁੜ ਥਈ ਕਲਿਆਣ ਮਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਜ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋ ਨਾ ਸਾਕੈ ਚਰਨੀ ਆਏ ਪਵੈ ਹਰ ਜਾਣੈ ਜਾ ਕੋ ਰਾਖ ਲੈ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਾਨੈ ਤਾ ਕਉ ਕੋਈ ਅਪਰ ਨਾ ਸਾਕੈ ਜਾ ਕੀ ਭਗਤ ਮੇਰਾ ਪ੍ਰਮਾਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਕ ਪਛਾਨੈ ਤਾ ਤੇ ਜਨ ਕਉ ਅਨੰਦ ਭਇਆ ਹੈ ਹਿਰਦ ਸੁਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰੱਥ ਸੁਆਮੀ ਇਕ ਮਾਗੋ ਤੁਝ ਪਾਸੋ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸੈ ਹਿਰਦੈ ਮੋਹੇ ਹਰ ਚਰਾਨੈ ਕਲਿਆਣ ਮਹੱਲਾ ਚੌਥਾ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵਹਿਗੇ ਰਹਾਉ ਹਮ ਬਾਰਕ ਮੁਗਦੇ ਆਨ ਪਿਤਾ ਸਮਝਾਵੈਗੇ ਸੁਤ ਖੇਨ ਖੇਨ ਭੂਲ ਬਿਗਾਰੇ ਜਗਤ ਪਿਤ ਭਾਵਹਿਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਗੇ ਮੋਹਿ ਦੂਜੀ ਨਾਹੀ ਠੌਰ ਜਿਸ ਪਹਿ ਹਮ ਜਾਵਹਿਗੇ ਜੋ ਹਰਿ ਭਾਵ ਹੈ ਭਗਤ ਤਿਨਾ ਹਰਿ ਭਾਵ ਹੈਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵ ਹੈਗੇ ਹਰਿ ਆਪੇ ਹੋਏ ਕਿਰਪਾਲ ਆਪ ਨਿਵ ਲਾਭ ਹੈਗੇ ਜਨ ਨਾਨਕ ਸਰਨ ਦੁਆਰੇ ਹਰਿ ਲਾਜ ਰਖਾਵ ਹੈਗੇ ਛੱਕਾ ਇੱਕ ਕਲਿਆਣ ਭੋ ਪਾਲੀ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੁਖ ਨਿਵਾਰਨ ਨਾਰਾਇਣੇ ਸਗਲ ਭਗਤ ਜਾਚੈ ਸੁਖ ਸਾਗਰ ਭਾਵਨਿਤ ਤਰਨ ਹਰ ਚਿੰਤਾ ਮਣੇ ਰਹਾਓ ਦੀਨ ਦਇਆਲ ਜਗਦੀਸ਼ ਤਮੋਦਰੇ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਭਉ ਜਿਨ ਸ੍ਰੀ ਰਾਮ ਤੇ ਆਇਆ ਗੁਰਮੁਖ ਮੁਰਾਰਿ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਭਾਵਨਿਤ ਭਾਰ ਪਰੇ ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਹਮਾਰਾ ਇਹ ਕਿਰਪਾ ਕੀਜੈ ਅਰ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਝੈ ਰਹਾਉ ਆਰ ਜਲਾ ਸਿਉ ਕਾਜ ਨਾ ਕਛੂਐ ਹਰ ਗੂੰਜ ਚਾਤ੍ਰਿਕ ਕਉ ਦੀਜੈ ਬਿਨ ਮਿਲਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੇਤੀ ਕੇਤੀ ਮੰਗਨ ਮਾਗੈ ਭਾਵਨੀਆਂ ਸੋ ਪਾਈਐ ਸਫਲ ਸਫਲ ਸਫਲ ਦਰਸ ਰੇ ਪਰਸ ਪਰਸ ਗੁਣ ਗਾਈਐ ਨਾਨਕ ਤਤ ਤਤ ਸਿਉ ਮਿਲਿਐ ਹੀਰਾ ਹੀਰ ਵਿਧਾਈਐ ਕਲਿਆਣ ਮਹੱਲਾ ਪੰਜਵਾ ਮੇਰੇ ਲਾਲਨ ਕੀ ਸੋਭਾ ਸਦ ਨਵ ਤਨ ਮਨ ਰੰਗੀ ਸੋਭਾ ਰਹਾਉ ਬ੍ਰਹਮ ਮਹੇ ਸਿਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਜੋਗ ਗਿਆਨ ਧਿਆਨ ਸੇਖ ਨਾ ਗਏ ਸਗਲ ਜਪਹਿ ਤਰੰਗੀ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ਕਲਿਆਣ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤੇਰਾ ਮਾਨ ਹਰਿ ਹੈ ਮਾਨ ਨੈਣ ਬੈਣ ਸ਼ਰਮਣ ਸੁਣੀਐ ਅੰਗ ਅੰਗੇ ਸੁਖ ਪ੍ਰਾਨੇ ਰਹਾਉ ਇਤ ਉਤ ਦਹਾਦਿਸ ਰਵਿਓ ਮੇਰ ਤਨਹਿ ਸਮਾਨ ਜਤ ਕਤਾ ਤਤ ਪੇਖੀਐ ਹਰ ਪੁਰਖ ਪਤ ਪ੍ਰਧਾਨ ਸਾਧ ਸੰਗ ਪ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾ ਗੁਣ ਨਾਦ ਧੁਨ ਆਨੰਦ ਭੇਦ ਕਥਤ ਸੁਨਤ ਮੁਨ ਜਨਾ ਮਿਲ ਸੁਨਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸ ਰਸਨ ਨਾਮ ਜਪਤ ਤਹ ਪਾਪ ਖੰਡਲੀ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਬੇਤੇ ਜਪ ਤਪ ਅਖੰਡਲੀ ਓਤਿ ਪੋਤ ਮਿਲ ਜੋਤ ਨਾਨਕ ਕਛੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾ ਕੌਣ ਵਿਦਤਾ ਕੀ ਕਹਾ ਕਰੋ ਧਰਤ ਧਿਆਨ ਗਿਆਨ ਗਿਆ ਆਜਾਰ ਪਾਦ ਕੈ ਸੇ ਜਰੋ ਰਹਾਓ ਬਿਸ਼ਨ ਮਹਿ ਸਿਧ ਮੁਨੀ ਇੰਦਰਾ ਕੈ ਦਰਿ ਸਰਨ ਪਰੋ ਕਾਹੂ ਪਹਿਰਾਜ ਕਾਹੂ ਪਹਿ ਸੁਰਗਾ ਊਟ ਮਧੇ ਮੁਕਤ ਕਹੋ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਹੋ ਕਲਿਆਣ ਮਹੱਲਾ ਪੰਜਵਾ ਪ੍ਰਾਨ ਪਦ ਦਇਆਲ ਪੁਰਖ ਪ੍ਰਭ ਸਖੇ ਗਰਭ ਜੋਨ ਕਲਿ ਕਾਲ ਜਾਲ ਦੁਖ ਵਿਨਾਸ਼ਨ ਹਰ ਰਖੇ ਰਹਾਓ ਨਾਮ ਧਾਰੀ ਸਰਨ ਤੇਰੀ ਪ੍ਰਭ ਦਇਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਰੈ ਮੰਤ ਤੁਝ ਬਿਨਾ ਪ੍ਰਭ ਕਿਛੂ ਨਾ ਜਾਣੂ ਸਰਬ ਜੋਗ ਮੈਂ ਤੁਮ ਪਛਾਨੂ ਹਰ ਮਨ ਬਸੇ ਨਿਤ ਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾ ਮਨ ਤਨ ਜਾਪੀਐ ਭਗਵਾਨ ਗੁਰ ਪੂਰੇ ਸੋ ਪ੍ਰਸੰਨ ਭਏ ਸਦਾ ਸੂ ਕਲਿਆਣ ਰਹਾਓ ਸਰਬ ਕਾਰਿ ਸਿਧ ਭਏ ਗਾਏ ਗੁਣ ਗੁਪਾਲ ਮੇਰੇ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਖ ਕਾਰਨ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇਵ ਨਾਨਕ ਦਾਸ ਸਰਨਾਗਦੀ ਹਰ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾ ਪ੍ਰਭ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਹਚਲ ਸੱਚ ਸ਼ਬਦ ਨੀਸਾਨ ਰਹਾਉ ਹਰ ਬਿਨ ਆਣ ਨਾ ਕੋਈ ਸਮਰੱਥ ਤੇਰੀ ਆਸ ਤੇਰਾ ਮਨ ਤਾਣ ਸਰਬ ਕਟਾ ਕੇ ਦਾਤੇ ਸੁਆਮੀ ਦੇਹ ਸੋ ਪਹਿਰਨ ਖਾਨ ਸੁਰਤ ਮਤ ਚਤੁਰਾਈ ਸੋਭਾ ਰੂਪ ਰੰਗ ਤਨ ਮਾਨ ਸਰਬ ਸੂਖ ਆਨੰਦ ਨਾਨਕ ਜਾਪੇ RAM ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਿਤ ਪਾਵਨੋ ਰਹਾਉ ਸਾਧ ਸੰਗ ਜਪਨੇ ਸੰਗੇ ਜਮ ਕਾਲ ਤਿਸ ਨਾ ਖਾਵਨੋ ਮੁਕਤੇ ਜੁਗਤੇ ਅਨਕ ਸੂਖ ਹਰ ਭਗਤ ਲਵੈ ਨਾ ਲਾਵਨੋ ਪ੍ਰਭ ਦਰਸ ਲੁਭਦ ਦਾਸ ਨਾਨਕ ਬਹੁੜ ਜੋਨ ਨਾ ਧਾਵਨੋ ਕਲਿਆਣ ਮਹੱਲਾ ਚੌਥਾ ਅਸ਼ਟਪਦੀਆ ਏਕ ਓੰਕਾਰ ਸਤਿਗੁਰ ਪ੍ਰਸਾਦਿ ਰਾਮਾ ਰਾਮ ਰਾਮੋ ਸੁਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮੁਖ ਸਾਜੇ ਭੀਜੈ ਰਹਾਉ ਕਾਸ਼ ਮਹਿ ਜੋ ਹੈ ਬੈ ਸੰਤਰ ਮਤ ਸੰਜਮ ਕਾੜ ਕਢੀ ਜੈ ਰਾਮ ਨਾਮ ਹੈ ਜੋ ਸਬਾਈ ਤਤ ਗੁਰਮੁਖ ਕਾੜ ਲਈ ਜੈ ਨੌ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਜੈ ਕਿਰਪਾ ਕਿਰਪਾ ਕਿਰਪਾ ਕਰ ਪਿਆਰੇ ਗੁਰ ਸਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵੇ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲ ਕੇ ਸਤਗੁਰ ਸੇਵਾ ਲੀਜੈ ਸਤਗੁਰ ਅਗਮ ਅਗਮ ਹੈ ਠਾਕਰ ਭਾਰੀ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰਿੰਗੇ ਇੱਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕਉ ਗੁਰ ਦੀਜੈ RAM RAM RAM ਰੰਗ ਰਾਤੇ ਰਸ ਰਸ ਕੇ ਗਟਕ ਨਿਤ ਪੀਜੈ ਬਸ ਸੁਦਾ ਸ਼ਬਦ ਦੀਪ ਹੈ ਸਾਗਰ ਕੜ ਕੰਚਨ ਕਾਟ ਤਰੀਜੈ ਮੇਰੇ ਠਾਕੁਰ ਕੇ ਜਨ ਇਨਹਉ ਨਾ ਬਾਛੈ ਹਰਿ ਮਾਗੈ ਹਰਿ ਰਸ ਦੀਜੈ ਸਾਗਦ ਨਰ ਪ੍ਰਾਣੀ ਸਲ ਭੂਖੇ ਨਿਤ ਭੂਖਨ ਭੂਖ ਰੀਜੈ ਤਾਵਤ ਤਾਏ ਤਾਵ ਹੈ ਪ੍ਰੀਤ ਮਾਇਆ ਲਖ ਕੋਸਨ ਕਉ ਬਿਥ ਦੀਜੈ ਹਰਿ ਹਰਿ ਹਰਿ ਹਰਿ ਹਰ ਜਨ ਊਤਮ ਕਿਆ ਉਪਮਾ ਤਿਨ ਦੀਜੈ RAM ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀਜੈ ਹਮ ਨਿਰਗੁਣੀ ਮਨੂਰ ਅਤ ਫੀਕੇ ਮਿਲ ਸਤਗੁਰ ਪਾਰਸ ਕੀਜੈ ਰਹਾਉ ਸੁਰਗ ਮੁਕਤ ਬੈ ਕੁੰਠ ਸਭ ਬਾਛੈ ਨਿਤ ਆਸਾ ਆਸ ਕਰੀਜੈ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੈ ਮਿਲ ਦਰਸ਼ਨ ਤ੍ਰਿਪਤ ਮਨ ਧੀਜੈ ਮਾਇਆ ਮੋਹ ਸਵਾਲ ਹੈ ਭਾਰੀ ਮੋਕਾਰਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਖ ਨਾ ਭੀਜੈ ਚੰਦਨ ਵਾਸ ਹੋਏ ਅੰਗਮ ਵੇੜੀ ਕਿਵ ਮਿਲਿਆ ਚੰਦਨ ਲੀਜੈ ਕਾੜ ਖੜਕ ਗੁਰ ਗਿਆਨ ਕਰਾਰਾ ਬਿਗ ਛੇਦ ਛੇਦ ਰਸ ਪੀਜੈ ਆਨ ਆਨ ਬੋ ਕੀਨੀ ਪਲ ਬੈ ਸੰਤਰ ਭਸਮ ਕਰੀਜੈ ਮਹਾ ਉਗਰ ਪਾਪ ਸਾਖਤ ਨਰਕੀਨੇ ਮਿਲ ਸਾਧੂ ਲੂਕੀ ਦੀਜੈ ਸਾਧੂ ਸਾਧ ਸਾਧ ਜਨ ਨੀਕੇ ਦਿਨ ਅੰਤਰ ਨਾਮ ਤਰੀਜੈ ਪਰਸ ਨੇ ਪਰਸ ਭੈ ਸਾਧੂ ਜਨ ਜਨ ਹਰ ਭਗਵਾਨ ਖੀਜੈ ਸਾਗਤ ਸੂਤ ਬਹੁ ਗੁਰ ਜੀ ਭਰਿਆ ਕਿਉ ਕਰ ਤਾਣ ਤਨੀਜੈ ਤੰਤ ਸੂਤ ਕਹੀ ਨਿਕਸੈ ਨਾਹੀ ਸਾਗਤ ਸੰਗ ਨ ਕੀਜੈ ਸਤਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ ਰਾਮ ਰਵੀਜੈ ਅੰਤਰ ਰਤਨ ਜਵੇ ਕੇ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਮ ਕਿਉ ਕਰ ਮਿਲਾ ਮਿਲੀਜੈ ਨਾਨਕ ਮੇਲ ਮਿਲਾਏ ਗੁਰਪੂਰਾ ਜਨ ਕਉ ਪੂਰਨ ਦੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮੋ ਰਾਮ ਰਵੀਜੈ ਸਾਧੂ ਸਾਧ ਸਾਧ ਜਨ ਨੀਕੇ ਮਿਲ ਸਾਧੂ ਹਰ ਰੰਗ ਕੀ ਜੈ ਰਹਾਉ ਜੀਏ ਜਨ ਸਭ ਜਗ ਹੈ ਜੇਤਾ ਮਨ ਢੋਲਤ ਢੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾ ਭਉ ਜਗ ਥੰਮਨ ਕਉ ਦੀ ਦੀਜੈ ਬਸੁਦਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰੁਲੀਜੈ ਆਤੀ ਊਤਮ ਆਤੀ ਊਤਮ ਹੋ ਵਹੋ ਸਭ ਸਿਸ਼ਟ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸਿਵ ਨੀਕੀ ਆਨ ਪਾਣੀ ਸਗਤ ਭਰੀਜੈ ਮੈਨ ਦੰਤ ਨਿਕਸੇ ਗੁਰ ਬਚਨੀ ਸਾਰ ਚੱਬ ਚੱਬ ਹਰ ਰਸ ਪੀਜੈ RAM ਨਾਮ ਅਨੁਗ੍ਰਹ ਬੋ ਕੀਆ ਗੁਰ ਸਾਧੂ ਪੁਰਖ ਮਿਲੀਜੈ ਗੁਣ RAM ਨਾਮ ਵਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹਿ ਨਾ ਸਕੀਜੈ ਜਿਉ ਜਲ ਮੀਨ ਜਰੰਗ ਜਲ ਪ੍ਰੀਤ ਹੈ ਖੇਨ ਜਲ ਬਿਨ ਫੂਟ ਮਰੀ ਜੈ ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰ ਨਾ ਪੀਜੈ ਤਿਨਾ ਤਿਸਨਾ ਜਲਤ ਜਲਤ ਨਹੀਂ ਬੂਝੈ ਡੰਡ ਧਰੋਂ ਰਾਏ ਕਾ ਦੀਜੈ ਸਭ ਤੀਰਥ ਵਰਤ ਜਾਗੇ ਪੁੰਨ ਕੀਏ ਹਿਵੈ ਗਾਲ ਗਾਲ ਤਨ ਚੀਜੈ ਪਤੁਲਾ ਤੋਲ RAM ਨਾਮ ਹੈ ਗੁਰਮਤਿ ਕੋ ਪੁਜੈ ਨਾ ਤੋਲ ਤੁਲੀਜੈ ਤਬ ਗੁਣ ਬ੍ਰਹਮ ਬ੍ਰਹਮ ਤੂੰ ਜਾਣ ਹੈ ਜਨ ਨਾਨਕ ਸਰਨ ਪਰੀਜੈ ਤੂੰ ਜਾਲਨਿਦ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮੋ ਪੂਜ ਜੈ ਮਨ ਤਨ ਅਰਬ ਧਰੋ ਸਭ ਆਗੈ ਰਸ ਗੁਰਮਤ ਗਿਆਨ ਦਿੜੀ ਜੈ ਰਹਾਉ ਬ੍ਰਹਮ ਨਾਮ ਗੁਣ ਸਾਖ ਰੋਵਰ ਨਿਤ ਚੁਨ ਚੁਨ ਪੂਜ ਜੈ ਆਤਮ ਦਿਓ ਦਿਓ ਹੈ ਆਤਮ ਰਸ ਲਾਗੈ ਪੂਜ ਜੈ ਵਿਵੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਾਰ ਵਿਚਾਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤਿਗੁਰ ਕਉ ਇਹੋ ਮਨ ਦੀਜੈ ਨਿਰਮੋਲ ਕੇ ਅਧ ਹੀਰੋ ਨੀਕੋ ਹੀਰਾ ਹੀਰ ਦੀਜੈ ਮਨ ਮੋਤੀ ਸਾਲ ਹੈ ਗੁਰ ਸਬਦੀ ਜਿਤ ਹੀਰਾ ਪਰਖ ਲਈਜੈ ਸੰਗਤ ਸੰਤ ਸੰਗ ਲਗ ਉਚੇ ਜਿਉ ਪੀਪ ਪਲਾਸ ਖਾਇ ਲੀਜੈ ਸਭ ਨਰ ਮਹਿ ਪ੍ਰਾਣੀ ਊਤਮ ਹੋਵੈ RAM ਨਾਮੈ ਬਾਸ ਵਸੀਜੈ ਨਿਰਮਲ ਨਿਰਮਲ ਕਰਮ ਬੋ ਕੀਨੇ ਨਿਤ ਸਾਖਾ ਹਰੀ ਜਲੀਜੈ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬਹਾਕਾਰ ਬਾਸ ਜਗ ਦੀਜੈ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਏਕ ਕੀਜੈ ਆਤਮ ਰਾਮ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੈ ਨਾਮ ਬਿਨਾ ਨਗਟੇ ਨਰ ਦੇਖਉ ਤਿਨ ਘਾਸ ਕਸ ਨਾਕ ਬਢੀਜੈ ਸਾਖਤ ਨਰ ਅਹੰਕਾਰੀ ਕਈ ਹੈ ਬਿਨ ਨਾਵੈ ਤ੍ਰਿਗ ਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪ੍ਰੀਜੈ ਨਾਨਕ ਕਿਰਪਾ ਕਿਰਪਾ ਕਰ ਤਾਰਹੁ ਮੈਂ ਸਾਧੂ ਚਰਨ ਪਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਤੁਵੀਜੈ ਕੇਲਵਿਗ ਦਹਨ ਹੋਏ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾਉ ਮੰਗਤ ਜਨ ਦੀਨ ਖਰੇ ਦਰ ਠਾਢੇ ਅਤ ਤਰਸਨ ਕਉ ਦਾਨ ਦੀਜੈ ਤਰਾਹੇ ਤਰਾਹੇ ਸਰਨ ਪ੍ਰਭ ਆਏ ਮੋਕੋ ਗੁਰਮਤਿ ਨਾਮ ਦ੍ਰਿੜੀ ਜੈ ਕਾਮ ਕ੍ਰੋਧ ਨਗਰ ਮੈ ਸਵਲਾ ਨਿਤ ਉਠੜ ਜੂਝ ਕਰੀ ਜੈ ਅੰਗੀਕਾਰ ਕਰਹੁ ਰਖ ਲੇਵਹੁ ਗੁਰ ਪੂਰਾ ਕਾੜ ਜੈ ਅੰਤਰ ਅਗਨ ਸਵਾਲ ਆਤਿ ਵਿਖਿਆ ਹਿਵ ਸੀਤਲ ਸ਼ਬਦ ਗੁਰ ਦੀ ਜੈ ਤਨ ਮਨ ਸ਼ਾਂਤ ਹੋਏ ਅਧਿਕਾਈ ਰੋਗ ਕਾਟੈ ਸੂਖ ਸਵੀਜੈ ਜਿਉ ਸੂਰਜ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ ਰਾਮ ਰਵੀਜੈ ਸਾਧੂ ਸਾਧ ਮਿਲੇ ਰਸ ਪਾਵੈ ਤਤ ਨਿਜ ਕਰ ਬੈਠਿਆ ਪੀਜੈ ਜਾਨ ਕੋ ਪ੍ਰੀਤ ਲਗੀ ਗੁਰ ਸੇਤੀ ਜਿਉ ਚਕਵੀ ਦੇਖ ਸੂਰੀ ਜੈ ਨਿਰਖਰ ਨਿਰਖਦ ਰਹਿਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਸਾਗਤ ਸਵਾਨ ਕਈ ਹੈ ਬੋ ਲੋਭੀ ਬੋ ਦੁਰਮਦ ਮੈਲ ਭਰੀਜੈ ਆਪਨ ਸਵਾਇ ਕਰਹਿ ਬੋ ਬਾਤਾ ਤਿਨਾ ਕਾ ਵਿਸਾਉ ਕਿਆ ਕੀਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾੜ ਕਢੀਜੈ ਪਾਰੁਬਕਾਰ ਬੋਲਹਿ ਬੋ ਗੁਣੀਆ ਮੁਖ ਸੰਤ ਭਗਤ ਹਰ ਦੀਜੈ ਤੂੰ ਅਗਮ ਦਇਆਲ ਦਇਆ ਪਤਿ ਦਾਤਾ ਸਭ ਦਇਆ ਧਾਰ ਰਖ ਲੀਜੈ ਸਰਬ ਜੀ ਜਗ ਜੀਵਨ ਏਕੋ ਨਾਨਕ ਕਰੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਹਮ ਦਾਸਨ ਦਾਸ ਕਰੀ ਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਜੈ ਰਹਾਉ ਸ਼ੰਕਰ ਨਾਰਦ ਸੇਖ ਨਾਗ ਮੋਨੀ ਧੂਰ ਸਾਧੂ ਕੀ ਲੋਚੀ ਜੈ ਭਵਨ ਭਵਨ ਪਵਿੱਤ ਹੋਏ ਸਭ ਜਹ ਸਾਧੂ ਚਰਨ ਤਰੀ ਜੈ ਤਾਜ ਲਾਜ ਅਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚੁਕਾਵੈ ਬਿਖ ਡੁਬਦਾ ਕਾਢ ਕਢੀਜੈ ਭਰਮ ਸੂਕੇ ਬਉ ਉਬ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਤਾਤੇ ਬਿਲਮ ਪਲ ਢਿਲ ਨਾ ਕੀਜੈ ਜਾਇ ਸਾਧੂ ਚਰਨ ਲਗੀਜੈ RAM ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰ ਮਾਨੈ ਤਿਸ ਆਗੈ ਕਾਢ ਤਰੀਜੈ ਸੰਤੋ ਸੁਨੋ ਸੁਨੋ ਜਨ ਭਾਈ ਗੁਰ ਕਾਢੀ ਬਾਹ ਕੁਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤਗੁਰ ਸਰਨ ਪਵੀਜੈ ਜੇ ਵਡ ਭਾਗ ਹੋਏ ਅਤਨੀ ਕਾ ਤਾਂ ਗੁਰਮਤਿ ਨਾਮ ਦ੍ਰਿੜੀਜੈ ਸਭ ਮਾਇਆ ਮੋਹ ਬਿਖਮ ਜਗ ਤਰੀਐ ਸਾਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧਿਕਾਈ ਵਿਦ ਮਾਇਆ ਪਤੈ ਪਤੀਜੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਅਹੰਕਾਰ ਭਾਰ ਲੱਦ ਲੀਜੈ ਨਾਨਕ RAM RAM RAM RAM RAM ਰਾਮੈ ਤੇ ਗਤ ਕੀਜੈ ਸਤਿਗੁਰ ਮਿਲੈ ਤਾ ਨਾਮ ਦਿੜਾਏ RAM ਨਾਮੈ ਰਲੈ ਮਿਲੀਜੈ ਛੱਕਾ ਇੱਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਪ੍ਰਭਾਤੀ ਵਿਵਾਸ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਨਾਏ ਤੇਰੇ ਤਰਨਾ ਨਾਏ ਪਦ ਪੂਜੇ ਨਾਉ ਤੇਰਾ ਗਹਣਾ ਮਤ ਮਕਸੂਦ ਨਾਏ ਤੇਰਾ ਨਾਉ ਮੰਨੇ ਸਭ ਕੋਏ ਬਿਨ ਨਾਵੇ ਪਦ ਕਹੋ ਨਾ ਹੋਏ ਅਵਰ ਸਿਆਣ ਸਗਲੀ ਪਾਜ ਜੈ ਬਖਸ਼ੇ ਤੈ ਪੂਰਾ ਕਾਜ ਰਹਾਓ ਨਾਉ ਤੇਰਾ ਤਾਣ ਨਾਉ ਦੀਵਾਨ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਏ ਤੇਰਾ ਮਾਨ ਮਹਤ ਪ੍ਰਵਾਨ ਤੇਰੀ ਨਦਰੀ ਕਰਮ ਪਵੈ ਨੀਸਾਨ ਨਾਏ ਤੇਰਾ ਸਾਹਜ ਨਾਏ ਸਾਲਾਹਾ ਨਾਉ ਤੇਰਾ ਅੰਮ੍ਰਿਤ ਬੇਖੁਟ ਜਾਏ ਨਾਏ ਤੇਰਾ ਸਭ ਸੁਖ ਵਸੈ ਮਨ ਆਏ ਬਿਨ ਨਾਵੇ ਬਾਧੀ ਜੰਪੁਰ ਜਾਏ ਨਾਰੀ ਬੇਰੀ ਘਰ ਦਰ ਦੇਸ ਮਨ ਕੀਆ ਖੁਸ਼ੀਆ ਕੀ ਚਹਿ ਵੇਸ ਜਾਂ ਸੱਦੇ ਤਾਂ ਢਿਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿਥੈ ਲੋਏ ਅੰਧੇਰ ਅੰਧੀ ਵਾਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਵਿਕਾਰ ਤੇਰਾ ਨਾਮ दारू ਅਵਰ ਨਾਸਤ ਕਰਨ ਹਾਰ ਅਪਾਰ ਰਹਾਉ ਪਾਤਾਰ ਪੁਰੀਆ ਏਕ ਭਾਰ ਹੋਵੇ ਲਾ ਕਰੋੜੇ ਤੇਰੇ ਲਾਲ ਕੀਮਤ ਤਾਪਵੈ ਜਾਂ ਸਿਰੈ ਹੋਵੇ ਹੋਰ ਦੁਖਾ ਦੇ ਸੁਖ ਜੈ ਸੁਖੀ ਹੋਵੈ ਦੁਖ ਜਿਤ ਮੁਖ ਤੂ ਸਾ ਲਾਈਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਵਰ ਪਲਾਸੈ ਸਾਰ ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਪ੍ਰਵਾਤੀ ਮਹੱਲਾ ਪਹਿਲਾ ਜੈ ਕਾਰਣ ਵੇਦ ਬ੍ਰਹਮੈ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਣ ਸੁਧ ਭੈ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਨ ਦੂਖ ਨ ਆਵੈ ਨੇੜੈ ਹਰ ਮਦ ਪਾਵੈ ਕੋਈ ਰਹਾ ਅਗਨ ਬਿੰਬ ਪਵਣੈ ਕੀ ਪਾਣੀ ਤੀਨ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪੰਚਾਸਾ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਬਫਾਵੈ ਏਤੇ ਗੁਣ ਇਤਿਆ ਚੰਗਿਆਈਆ ਦੇ ਨ ਪਛੋਤਾਵੈ ਤੁਲ ਸਾਲਾਹਨ ਤਿਨ ਧਨ ਪੱਲੈ ਨਾਨਕ ਕਾ ਧਨ ਸੋਈ ਜੇ ਕੋ ਜਿਉ ਕਹੈ ਉਹ ਨਾ ਕਉ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਿਗੁਰ ਮਿਲੇ ਨਿਰੰਜਨ ਪਾਇਆ ਤੇਰਾ ਨਾਮ ਹੈ ਨਿਵਾਸਾ ਔਧੂ ਸਾਜੇ ਤਤ ਵਿਚਾਰੇ ਜਾਤੇ ਫਿਰ ਨਾ ਹੋ ਸੈ ਸਾਰਿ ਰਹਾਉ ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੁਚ ਮਾਲਾ ਸੇਵ ਜੋਤ ਕੰਨੋ ਬੁੱਧਿ ਪਾਈ ਸਤਿਗੁਰੂ ਰਖਵਾਲਾ ਜਾ ਕੈ ਵਰਤ ਨਾਹੀ ਨੇਮ ਨਾਹੀ ਨਾਹੀ ਬਖਵਾਈ ਗਤ ਅਵ ਗਤ ਕੀ ਚਿੰਤ ਨਾਹੀ ਸਤਿਗੁਰੂ ਫਰਮਾਈ ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾ ਕਾ ਕਹਿਆ ਦਰ ਪਰਵਾਣ ਵੇਖ ਅੰਮ੍ਰਿਤ ਦੋਏ ਸਮ ਕਰ ਜਾਣ ਕਿਆ ਕਹੀ ਹੈ ਸਰਬੇ ਰਹਾ ਸਮਾਏ ਜੋ ਕਿਜ ਵਰਤੈ ਸਭ ਤੇਰੀ ਰਜਾਏ ਰਹਾਓ ਪ੍ਰਗਟੀ ਜੋਤ ਚੂਕਾ ਬਿਮਾਨ ਸਤਿਗੁਰ ਦੀਆ ਅੰਮ੍ਰਿਤ ਨਾਮ ਕਾਲ ਮਹਿ ਆਇਆ ਸੋ ਜਨ ਜਾਣ ਸਾਚੀ ਦਰਗਾ ਪਾਵੈ ਮਾਨ ਕਹਣਾ ਸੁਨਣਾ ਆਕਥ ਕਰ ਜਾਏ ਕਥਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ 68 ਤੀਰਥ ਸੰਗ ਗੁਰ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸੋ ਖੋਜ ਲਹੈ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਵੇ ਰਹਾਓ ਗੁਰਦਰੀ ਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਖਰੈ ਸਤਿਗੁਰ ਪਾਇਆ ਪੂਰਾ ਨਾਮਣ ਪਸੂ ਪਰੇ ਤਉ ਦੇਵ ਕਰੈ ਰਤਾ ਸਚ ਨਾਮ ਤਲ ਹੀ ਅਲ ਸੋ ਗੁਰ ਪਰਮਲ ਕਹੀਐ ਜਾ ਕੀ ਵਾਸ ਸੋ ਰੈ ਤਾਸ ਚਰਨ ਲਿਵ ਰਹੀਐ ਗੁਰਮੁਖ ਜੀਵ ਪ੍ਰਾਨ ਉਪਜਹਿ ਗੁਰਮੁਖ ਸੇਵ ਘਰ ਜਾਈਐ ਗੁਰਮੁਖ ਨਾਨਕ ਸਚ ਸਮਾਈਐ ਗੁਰਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਧੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇਕ ਦਖਣਾ ਹਉ ਤੈ ਪਹਿ ਮਾਗੋ ਦੇਹ ਆਪਣਾ ਨਾਮ ਰਹਾਉ ਪੰਚ ਤਸਕਰ ਧਾਵਤ ਰਾਖੇ ਚੂਕਾ ਮਨ ਅਭਿਮਾਨ ਦਿਸ਼ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਾਰੇ ਪ੍ਰਾਪਤ ਪਾਤੀ ਧਾਨ ਦੁਗਧ ਕਰਮ ਸੰਤੋਖ ਕੀਓ ਕਰੇ ਐਸਾ ਮੰਗਉ ਦਾਨ ਖਿਮਾ ਧੀਰਜ ਕਰ ਗਉ ਲਵੇਰੀ ਸਾਜੇ ਬਛਰਾ ਖੀਰ ਪੀਐ ਸਿਫਤ ਸ਼ਰਮ ਕਾ ਕਪੜਾ ਮਾਗਉ ਹਰ ਗੁਣ ਨਾਨਕ ਰਵਤ ਰਹੈ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨਾ ਨ ਰਾਖਿਆ ਜਾਵਤ ਕਿਉ ਰਾਖਿਆ ਜਾਏ ਜਿਸ ਤੇ ਹੋਆ ਸੋਈ ਪਰ ਜਾਣੈ ਜਾਂ ਉਸ ਹੀ ਮਾਇ ਸਮਾਏ ਤੂੰ ਹੈ ਹੈ ਵਾਹੋ ਤੇਰੀ ਰਜਾਏ ਜੋ ਕਿਛ ਕਰੈ ਸੋਈ ਪਰ ਹੋਏ ਬਾ ਅਵਰ ਨਾ ਕਰਨਾ ਜਾਏ ਰਹਾ ਜੈਸੇ ਹਾਰ ਟਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ ਉਹ ਖੇਲ ਖਸਮ ਕਾ ਉਸ ਉਸਕੀ ਵਡਿਆਈ ਸੁਰਤੀ ਕੈ ਮਾਰਗ ਚਲ ਕੈ ਉਲਟੀ ਨਜ਼ਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ ਜਿਸ ਕੀ ਆਸਾ ਤਿਸੀ ਸੋਕੈ ਇਹੋ ਰਹਾ ਨਿਰਵਾਣ ਜਿਸ ਤੇ ਹੋਆ ਸੋਈ ਕਰ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪ੍ਰਮਾਣ ਪ੍ਰਭਾਤੀ ਮਹੱਲਾ ਪਹਿਲਾ ਦਿਸ਼ਟ ਵਿਕਾਰੀ ਬੰਧਨ ਬਾਂਧੈ ਹਉ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ਬੋਲੋ ਸਚ ਨਾਮ ਕਰਤਾਰ ਪੁਨ ਬਹੁ ਨ ਆਵਣ ਵਾਰ ਰਹਾਉ ਊਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿਨੀ ਜਾਣ ਸੋ ਜਾਣਿਆ ਜਗ ਤੇ ਪੂਰੇ ਪ੍ਰਵਾਨ ਤਾ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪ੍ਰਭਾਤਾ ਸਭ ਧਿਆਈਐ ਛੋਡਹੁ ਦੁਨੀ ਪਰੀਤਾ ਪ੍ਰਾਨਵਤ ਨਾਨਕ ਦਾਸਨ ਦਾਸਾ ਜਾਗੇ ਹਾਰਿਆ ਤਿਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ਼ ਤਸ ਕਰ ਸਬਦ ਨਿਵਾਰਿਆ ਨਗਰ ਬੁੱਠਾ ਸਾਵਾਸੇ ਜਾ ਤੂੰ ਰਾਖੈ ਰਾਖ ਲੈ ਸਾਬਤ ਹੋਵੇ ਰਾਸ ਐਸਾ ਨਾਮ ਰਤਨ ਜਿਤ ਮੇਰਾ ਗੁਰਮਤਿ ਦੇਹ ਲਗਾਓ ਭਗਤ ਤੇਰਾ ਰਹਾਓ ਮਨ ਜੋਗੀ ਮਨ ਭੋਗਿਆ ਮਨ ਮੂਰਖ ਗਾਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਜ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਕਟ ਕੜੇ ਏਕ ਵਖਾਣੀਐ ਕਹੋ ਨਾ ਦੇਖਿਆ ਜਾਏ ਖੋਟੋ ਪੂਠੋ ਰਾਲੀਐ ਬਿਨ ਨਾਵੇ ਪਤ ਜਾਏ ਜਾ ਤੂੰ ਮਿਲ ਹੈ ਤਾ ਮਿਲ ਰਹਾ ਜਾਂ ਤੇਰੀ ਹੋਏ ਰਜਾਏ ਜਾਤ ਜਨਮ ਨਾ ਪੁੱਛਿਐ ਸੱਚ ਕਰ ਲਿਓ ਬਤਾਏ ਸਾ ਜਾਤੇ ਸਾ ਪਤਿ ਖੈ ਜਿਹੇ ਕਰਮ ਕਮਾਏ ਜਨਮ ਮਰਨ ਦੋ ਕਾਟਿਐ ਨਾਨਕ ਛੂਟ ਸੁਨਾਏ ਪ੍ਰਭਾਤੀ ਮਹੱਲਾ ਪਹਿਲਾ ਜਾਗਤ ਬਿਗਸੈ ਮੂਠੋ ਵੰਦਾ ਗਲ ਫਾਈ ਸਿਰ ਮਾਰੇ ਧੰਦਾ ਆਸਾ ਆਵੇ ਮਨ ਸਾ ਜਾਏ ਉਰਜੀ ਤਾਣੀ ਕਿਛ ਨਾ ਵਸਾਏ ਜਾਗ ਇਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਭੰਡਾਰਾ ਰਹਾਓ ਕਹਿਓ ਨਾ ਬੂਝੈ ਅੰਧ ਨਾ ਸੂਝੈ ਭੂੰਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੈ ਵਡਾਈ ਦਿਨ ਦਿਨ ਆਵੈ ਤਿਲ ਤਿਲ ਛੀਜੈ ਮਾਇਆ ਮੋਹ ਘਟਾਈ ਬਿਨ ਗੁਰ ਬੂਡੋ ਠੌਰ ਨਾ ਪਾਵੈ ਜਬ ਲਗ ਦੂਜੀ ਰਾਈ ਅਹਨਿਸ ਜੀਆ ਦੇਖ ਸੰਭਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਣ ਸਚ ਭੀਖਿਆ ਮੰਗੈ ਨਾਨਕ ਮਿਲੈ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰਉ ਮੂਰਖ ਜਗ ਕਹੀਆ ਹਦਕ ਬਕਉ ਤੇਰੀ ਲਿਵ ਰਹੀਆ ਪੂਰ ਚੂਕ ਤੇਰਾ ਦਰਬਾਰੇ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁੱਠੇ ਸੰਸਾਰਾ ਨਿੰਦਕ ਨਿੰਦਾ ਮੁਝੈ ਪਿਆਰਾ ਰਹਾ ਜਿਸ ਨਿੰਦਾ ਸੋਈ ਬਿਦ ਜਾਣੈ ਗੁਰ ਕੈ ਸਬਦੇ ਦਰ ਨਿਸ਼ਾਨੈ ਕਾਰਨ ਨਾਮ ਅੰਤਰਗਤ ਜਾਣੈ ਜਿਸਨੋ ਨਦਰ ਕਰੇ ਸੋਈ ਬਿਦ ਜਾਣੈ ਮੈਂ ਮੈਲੋ ਉਜਲ ਸਜ ਸੋਏ ਊਤਮ ਆਖ ਨਾ ਉਚਾ ਹੋਏ ਮਨੁ ਖੂਲ ਮਹਾ ਬਿਖ ਖਾਏ ਗੁਰਮੁਖ ਹੋਏ ਸੋ ਰਾਚੈ ਨਾਇ ਅੰਦਾਉ ਬੋਲੋ ਮੁਗਧ ਗਵਾਰ ਹੀਣੋ ਨੀਚ ਬੁਰੋ ਬਰਿਆਰ ਨੀ ਧਨ ਕਉ ਧਨ ਨਾਮ ਪਿਆਰ ਇਹੋ ਧਨ ਸਾਰ ਹੋਰ ਵਿਖਿਆ ਛਾਰ ਉਸਤ ਨਿੰਦਾ ਸ਼ਬਦ ਵਿਚਾਰ ਜੋ ਦੇਵੈ ਤਿਸ ਕਉ ਜੈਕਾਰ ਤੂੰ ਬਖਸ਼ੈ ਜਾਤ ਪਤਿ ਹੋਏ ਨਾਨਕ ਕਹੈ ਕਹਾਵੈ ਸੋਏ ਪ੍ਰਭਾਤੀ ਮਹੱਲਾ ਪਹਿਲਾ ਖਾਇਆ ਮੈਲ ਵਧਾਇਆ ਪੈਧੈ ਘਰ ਕੀ ਹਾਣ ਬਖ ਬਕਵਾਤ ਚਲਾਇਆ ਨਾ ਵੈ ਬਿਖ ਜਾਣੇ ਬਾਬਾ ਐਸਾ ਵਿਖ ਜਾਰ ਮਨ ਵਾਸਿਆ ਵਿਵਲ ਝਾਗ ਸਹਜ ਪ੍ਰਗਾਸਿਆ ਰਹਾਓ ਬਿਖ ਖਾਣਾ ਬਿਖ ਬੋਲਣਾ ਬੇਕੀ ਘਾਰ ਕਮਾਏ ਜਮਦਰ ਬਾਧੇ ਮਾਰੀ ਹੈ ਛੂਟ ਸਾਚੈ ਨਾਏ ਜਿਵ ਆਇਆ ਤਿਵ ਜੈਸੀ ਕੀਆ ਲਿਖ ਲੈ ਜਾਏ ਮਨਮੁਖ ਮੂਲ ਗਵਾਇਆ ਦਰਗਾ ਮਿਲੈ ਸਜਾਏ ਜਗ ਖੋਟੋ ਸਚ ਨਿਰਮਲੋ ਗੁਰ ਸਬਦੀ ਵਿਚਾਰੇ ਤੇ ਨਰ ਵਿਰਲੇ ਜਾਣੀ ਹੈ ਜਿਨ ਅੰਤਰ ਗਿਆਨ ਮੁਰਾਰੇ ਹਜ਼ਾਰ ਜਰੈ ਨੀ ਝਰ ਝਰੈ ਅਮਾਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸੈ ਥੇ ਭਾਵੈ ਰਾਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤੁਰਾਈ ਰਾਸ ਰੰਗ ਪੁਰਮਾਇ ਸਕਾਈ ਪਹਿਨਣ ਖਾਣਾ ਚੀਤ ਨਾ ਪਾਈ ਸਾਜ ਸਾਜ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰੈ ਕਰਾਵੈ ਨਾਮ ਬਿਨਾ ਤਨ ਕਿਛ ਨਾ ਸੁਖਾਵੈ ਰਹਾਉ ਜੋਗ ਬਿਨੋ ਸਵਾਦ ਅਨੰਦਾ ਮਤ ਸਤ ਭਾਏ ਭਗਤ ਗੋਵਿੰਦਾ ਕੀਰਤ ਕਰਮ ਕਾਰਨੇ ਸੰਦਾ ਅੰਤਰ ਰਵ ਤਉ ਰਾਇ ਰਵਿੰਦਾ ਪ੍ਰਿਉ ਪ੍ਰਿਉ ਪ੍ਰੀਤ ਪ੍ਰੇਮ ਔਰ ਧਾਰੀ ਦੀਨਾ ਨਾਥ ਪਿਓ ਬਨਵਾਰੀ ਆਨ ਦਿਨ ਨਾਮ ਦਾਨ ਬ੍ਰਤਕਾਰੀ ਤ੍ਰਿਵਿਤ ਤਰੰਗ ਤਤ ਬੀਜਾਰੀ ਅਕਥੋ ਕਥੋ ਕਿਆ ਮੈਂ ਜੋਰ ਭਗਤ ਕਰੀ ਕਰਾ ਇਹ ਮੋਰ ਅੰਤਰ ਵਸੈ ਚੁਕੈ ਮੈਂ ਮੋਰ ਕਿਸ ਸੇਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਡੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਅਵਰ ਨ ਰਾਂਗਨ ਹਾਰਾ ਐਨਸ ਜੀਆ ਦੇਖ ਸੰਵਾਲੇ ਤਿਸੀ ਕੀ ਸਰਕਾਰਾ ਮੇਰਾ ਪ੍ਰਭ ਰਾਂਕਣੋ ਅਤਰੂੜੋ ਰੂੜੋ ਦੀਨ ਦਇਆਲ ਪ੍ਰੀਤ ਮਨ ਮੋਹਨ ਅਤ ਰਸ ਲਾਲ ਸਗੂੜਾ ਰਹਾਉ ਉਪਰ ਕੂਪ ਗगन ਪਨਿਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਕੀ ਰਚਨਾ ਸੋ ਜਾਣੈ ਗੁਰਮੁ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਵਿਗਾਸੇ ਸਾਸਕਰ ਸੂਰ ਸਮਾਇਆ ਕਾਲ ਬਿੰਦ ਹੰਸੇ ਮਨ ਸਾਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਆਤ ਰਸ ਰੰਗ ਚਲੂਲੇ ਰਾਤੇ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੇ ਰਾਵ ਰਹਾ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ ਬਾਹਰਾ ਮਹਿ ਜਾਵ ਖਬ ਜਾਵਹਿ ਛੇ ਮਹਿ ਸੰਿਆਸੀ ਜੋਗੀ ਕਾਪੜਿਆ ਸਿਰ ਖੂਤੇ ਬਿਨ ਸਬਦੈ ਗਲ ਪਾਸੀ ਸਬਦ ਰਤੇ ਪੂਰੇ ਬੈਰਾਗੀ ਔ ਹਠ ਹਸਤ ਮੈਂ ਭੀਖਿਆ ਜਾਚੀ ਏਕ ਭਾਏ ਲਿਵ ਲਾਗੀ ਰਹਾਉ ਬ੍ਰਾਹਮਣਵਾਦ ਪੜਹਿ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਝੇ ਕਿ ਸੂਜੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਾਹ ਮਾਨੇ ਆਨੰਦ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਜ ਸੁਮਾਨੇ ਸਗਲੇ ਕਰਮ ਧਰਮ ਸੋਈ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤਿਗੁਰੂ ਮਿਲੈ ਮਿਲਾਇਆ ਦੂਖ ਪਰਾਸ਼ਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾ ਕੀ ਰੇਣ ਸਾਧਨ ਸੰਗਤ ਹਰ ਕੀਰਤ ਤਰ ਤਾਰੀ ਕਹਾ ਕਰੈ ਬਪਰਾ ਜਮ ਡਰਪੈ ਗੁਰਮੁਖ ਹਿਰਦੈ ਮੁਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾ ਗੁਰ ਉਪਦੇਸ ਸਾ ਸੁਖ ਜਾ ਕਉ ਕਿਆ ਤਿਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ ਚੀਨੈ ਗਿਆਨ ਧਿਆਨ ਤਨ ਸਾਚੋ ਏਕ ਸ਼ਬਦ ਲਿਵ ਲਾਵੈ ਨਿਰਾਲੰਬ ਨਿਰਹਾਰ ਨਿਹ ਕੇਵਲ ਨਿਰਪਉ ਤਾੜੀ ਲਾਵੈ ਸਾਇਰ ਸਬਦ ਭਰੇ ਜਲ ਨਿਰਮਲੇ ਉਲਟੀ ਨਾਵ ਤਰਾਵੈ ਬਾਹਰ ਜਾਤੋ ਠਾਗ ਰਹਾਵੈ ਗੁਰਮੁਖ ਸਾਜ ਸਮਾਵੈ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹਿ ਅਵਰ ਨਹੀਂ ਤੂ ਜਾਮ ਸਾਜ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚੌਬ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗੁਰਮੁਖ ਵਿਰਲਾ ਕੋਈ ਬੂਝੈ ਸਬਦੇ ਰਹਾ ਸਮਾਈ ਨਾਮ ਰਤੇ ਸਦਾ ਸੁ ਪਾਵੈ ਸਾਧ ਰਹਿ ਲਿਵਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰ ਪ੍ਰਸਾਦ ਮਨ ਆਸਤਿਰ ਹੋਵੈ ਆਨ ਦਿਨ ਹਰ ਰਸ ਰਹਾ ਅਗਾਈ ਰਾਉ ਆਨ ਦਿਨ ਭਗਤ ਕਰਾਉ ਦਿਨ ਰਾਤੀ ਇਸ ਜੋਕਾ ਲਾਹਾ ਭਾਈ ਸਦਾ ਜਨ ਨਿਰਮਲ ਵੈਲ ਨਾ ਲਾਗੈ ਸਚ ਨਾਮ ਚਿਤ ਲਾਈ ਸੁਖ ਸੀਗਾਰ ਸਤਿਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੁੱਟ ਭੰਡਾਰ ਭਰੇ ਕਦੇ ਤੋਟ ਨਾ ਆਵੇ ਸਦਾ ਹਰ ਸੇਵਹੁ ਭਾਈ ਆਪੇ ਕਰਤਾ ਜਿਸਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂ ਸਤਿਗੁਰ ਦੀਆ ਦਿਖਾਈ ਪ੍ਰਭਾਤੀ ਮਹੱਲਾ ਤੀਜਾ ਨਿਰਗੁਣੀ ਆਰੇ ਕੋ ਬਖਸ਼ ਲੈ ਸੁਆਮੀ ਆਪੇ ਲੈ ਹੋ ਮਿਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸਬਦੇ ਦੇਹੋ 부ਝਾਈ ਹਰ ਜੀਉ ਤੁਧ ਵਿਟਹੁ ਬਲ ਜਾਈ ਤਨ ਮਨ ਅਰਪੀ ਤੁਧ ਆਗੈ ਰਾਖੋ ਸਦਾ ਰਹਾ ਸਰਨਾਈ ਰਹਾਉ ਆਪਣੇ ਭਾਣੇ ਵਿੱਚ ਸਦਾ ਰੱਖ ਸੁਆਮੀ ਹਰ ਨਾਮੋ ਦੇਹ ਵਡਿਆਈ ਪੂਰੇ ਗੁਰ ਤੇ ਭਾਣਾ ਜਾਪੈ ਆਨ ਦਿਨ ਸਾਜ ਸਮਾਈ ਤੇਰਾ ਪਾਣਾ ਭਗਤ ਜੇ ਤੁਧ ਪਾਵੈ ਆਪੇ ਬਖਸ਼ ਮਿਲਾਈ ਤੇਰਾ ਭਾਣਾ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ 부ਜਾਈ ਜੋ ਤੂੰ ਕਰਹਿ ਸੋ ਹੋਵੈ ਕਰਤੇ ਅਵਰ ਨ ਕਰਣਾ ਜਾਈ ਨਾਰਗ ਨਾਵੈ ਵਿੜਿਆ ਵਰਨਾ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਸਾ ਲਾਹਿਆ ਜਿੰਨਾ ਤਿੰਨ ਸਾਲ ਆਏ ਹਰ ਜਾਤਾ ਵਿਚੋ ਪਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੁਧ ਜਪੀ ਤੁਦੈ ਸਾਲਾਹੀ ਗਾਤਮਤ ਤੁਝ ਦੇ ਹੋਈ ਰਹਾ ਗੁਰਮੁਖ ਸਾਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਪੀਕਾ ਗੁਰ ਸਬਦੀ ਵਿਚਾਰਮ ਜਿਨ ਮੀਠਾ ਲਾਇਆ ਸੋਈ ਜਾਣੈ ਤਿਸ ਵਿਟੋ ਬਲ ਜਾਈ ਸ਼ਬਦ ਸਲਾਈ ਸਲਾ ਸੁਖ ਦਾਤਾ ਵਿੱਚੋ ਆਪ ਗਵਾਈ ਸਤਿਗੁਰ ਮੇਰਾ ਸਲਾਹ ਹੈ ਦਾਤਾ ਜੋ ਇੱਛੈ ਸੋ ਫਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸਬਦੀ ਸਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਓ ਤਿੰਨ ਤੂੰ ਰਾਖਣ ਜੋਗ ਤੁਦ ਜੀਵਨ ਮੈਂ ਅਵਰ ਨਾ ਸੂਝੈ ਨਾ ਕੋ ਹੋਆ ਨਾ ਹੋਗੇ ਹਰ ਜਿਓ ਸਦਾ ਤੇਰੀ ਸਰਣਾਈ ਜੋ ਪਾਵੈ ਤਿਉ ਰਾਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਨਾਈ ਹਰ ਜਿਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰਾਖੋ ਹਰ ਜਿਉ ਕੋਹੇ ਨਾ ਸਕੈ ਜਉ ਕਾਲ ਤੇਰੀ ਸਰਨਾਈ ਸੱਚੀ ਹਰ ਜਿਉ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਭਾਇ ਲਾਗੈ ਉਹ ਜੰਮੈ ਤੈ ਮਰ ਜਾਏ ਜੋ ਤੇਰੀ ਸਰਨਾਈ ਹਰ ਜਿਉ ਤਿਨਾ ਦੂਖ ਭੂ ਕਿਛ ਨਾਏ ਨਾਨਕ ਨਾਮ ਸਲਾਹੇ ਸਦਾ ਤੂੰ ਸਚੈ ਸਬਦ ਸੁਮਾਏ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਅਰਜੁ ਸਦਾ ਤਿਆਵ ਜਬ ਲਗਦੀ ਪ੍ਰਾਨ ਗੁਰ ਸਬਦੀ ਮਨ ਨਿਰਮਲ ਹੋਵਾ ਚੂਕਾ ਮਾਰੇ ਅਭਿਮਾਨ ਸਫਲ ਜਨਮ ਤਿਸ ਪ੍ਰਾਣੀ ਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਾਜੇ ਹਰ ਰਸ ਪੀਜੈ ਰਹਾਉ ਮੂਲ ਪਛਾਣਨ ਤਿਨ ਨਿਜ ਕਰ ਵਾਸਾ ਸਾਜੇ ਹੀ ਸੁਖ ਹੋਈ ਗੁਰ ਕੈ ਸ਼ਬਦ ਕਮਲ ਪ੍ਰਗਾਸਿਆ ਹਉ ਮੈਂ ਦੁਰਮਤ ਕੋਈ ਸਭ ਨਾਮ ਹੈ ਏਕੋ ਸਚ ਵਰਤੈ ਬਿਰਲਾ ਬੂਝੈ ਕੋਈ ਗੁਰਮਤੀ ਮਨ ਨਿਰਮਲ ਹੋਆ ਅੰਮ੍ਰਿਤ ਤਤਵ ਖਾਨੈ ਹਰਿ ਕਾ ਨਾਮ ਸਦਾ ਮਨ ਵਸਿਆ ਵਿੱਚ ਮਨ ਹੀ ਮਨ ਮਾਨੈ ਸਤ ਬਲਿਹਾਰੀ ਗੁਰ ਆਪਣੇ ਵਿਟਹੁ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਤਿਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾਂ ਸਤਿਗੁਰੂ ਮੇਲੇ ਸਾਜੇ ਸਾਜ ਸਮਾਇਆ ਨਾਨਕ ਨਾਮ ਮਿਲੈ ਵਡਿਆਈ ਪੂਰੈ ਭਾਗ ਤੇ ਆਇਆ ਪ੍ਰਭਾਤੀ ਮਹੱਲਾ ਤੀਜਾ ਆਪੇ ਭਾਂਤ ਬਣਾਏ ਬਹੁ ਰੰਗੀ ਸਿਸ਼ਟੋ ਪਾਏ ਪ੍ਰਭ ਖੇਲ ਕੀਆ ਕਰ ਕਰ ਵੇਖਾ ਕਰੇ ਕਰਾਏ ਸਰਬ ਜੀਆ ਨੋ ਰਿਜਕ ਦੀਆ ਕਰੀ ਕਾਲ ਮਹਿਰਵਿਆ RAM ਘਟ ਘਟ ਪੂਰ ਰਹਾ ਪ੍ਰਵੇਕ ਗੁਰਮੁਖ ਪ੍ਰਗਟ ਹਰਿ ਹਰਿ ਨਾਮ ਰਹਾਓ ਗੁਰਤਾ ਨਾਮ ਵਰਤੈ ਵਿਚ ਕਲ ਜੁਗ ਘਟ ਘਟ ਹਰ ਭਰਪੂਰ ਰਹਾ ਨਾਮ ਰਤਨ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਨਾਈ ਭਜ ਪਿਆ ਇੰਦਰੀ ਪੰਚ ਪੰਚੇ ਆਣਾ ਖਿਮਾ ਸੰਤੋਖ ਗੁਰਮਤਿ ਪਾਵੈ ਸੋ ਤਨ ਤਨ ਹਰ ਜਨ ਵਟ ਪੂਰਾ ਜੋ ਭੈ ਬੈ ਰਾਗ ਹਰ ਗੁਣ ਗਾਵੈ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਕਾ ਕਹਾ ਨਾ ਚਿਤ ਧਰੈ ਕਰ ਆਚਾਰ ਬਹੁ ਸੰਪਉ ਸੰਚੈ ਜੋ ਕਿਛ ਕਰੈ ਸੋ ਨਰਕ ਪਰੈ ਏਕੋ ਸ਼ਬਦ ਏਕੋ ਪ੍ਰਭ ਵਰਤੈ ਸਭ ਏਕਸ ਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਹਰਿ ਹਰਿ ਜਾਇ ਰਲੈ ਪ੍ਰਭਾਤੀ ਮਹੱਲਾ ਤੀਜਾ ਮੇਰੇ ਮਨ ਗੁਰ ਆਪਣਾ ਸਾਲਾਹੇ ਪੂਰਾ ਭਾਗ ਹੋਵੇ ਮੁਖ ਮਸਤਿਕ ਸਦਾ ਹਰ ਕੇ ਗੁਣ ਗਾਹੇ ਰਹਾਓ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਵਿਰਲਾ ਲਾਲੇ ਜਿਸ ਨੂੰ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਵਾਹੇ ਵਸਾਏ ਦੁਖ ਅਨੇਰਾ ਅੰਦਰ ਹੋ ਜਾਏ ਆਪੇ ਸਾਚਾ ਲੈ ਮਿਲਾਏ ਗੁਰ ਕੀ ਬਾਣੀ ਸਿਉ ਲਾਇ ਪਿਆਰੋ ਐਥੈ ਉਥੈ ਇਹੋ ਆਧਾਰ ਆਪੇ ਦੇਵੈ ਸਿਰਜਨਹਾਰ ਸੱਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੁਗੜ ਸੋ ਜਾਣਾ ਨਾਨਕ ਤਿਸ ਕੈ ਸਤ ਕੁਰਬਾਨਾ